ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਮਾਇਆ ਮਦ ਮਤ ਸਰ ਏ ਖੇਲ ਸਭ ਜੂਐ ਹਾਰੇ ਸਤ ਸੰਤੋ ਦਇਆ ਧਰਮ ਸੱਚ ਏ ਆਪਣਾ ਗ੍ਰਹਿ ਭੀਤਰ ਵਾਰੇ ਜਨਮ ਮਰਨ ਚੂਕੇ ਸਭ ਭਾਰੇ ਮਿਲਤ ਸੰਗ ਭਇਓ ਮਨ ਨਿਰਮਲ ਗੁਰਪੂਰੈ ਲੈ ਖਿਨ ਵਹਿ ਤਾਰੇ ਰਹਾ ਸਭ ਕੀ ਰੇਨ ਹੋਏ ਰਹਿ ਮਨੁ ਆ ਸਗਲੇ ਦੀ ਸਹਿਮੀ ਪਿਆਰੇ ਸਭ ਮਦੇ ਰਵਿਆ ਮੇਰਾ ਠਾਕੁਰ ਦਾਨ ਦੇ ਸਭ ਜੀ ਸਮਾਰੇ ਏਕੋ ਏਕ ਆਪ ਏਕ ਏਕੈ ਏਕੈ ਹੈ ਸਗਲਾ ਪਾ ਸਾਰੇ ਜਪ ਜਪ ਹੋਏ ਸਗਲ ਸਾਧ ਜਨ ਏਕ ਨਾਮ ਧਿਆਏ ਬਹੁਤ ਉਧਾਰੇ ਗਹਿਰ ਗੰਭੀਰ ਬਿਆੰਤ ਗੁਸਾਈ ਅੰਤ ਨਹੀਂ ਕਿਜ ਪਾਰਾ ਵਾਰੇ ਤੁਮਰੀ ਕਿਰਪਾ ਤੇ ਗੁਣ ਗਾਵੇ ਨਾਨਕ ਧਿਆਇ ਤੈ ਪ੍ਰਭ ਕੋ ਨਮਸਕਾਰੇ ਆਸਾ ਮਹੱਲਾ ਪੰਜਵਾ ਤੂੰ ਬਿਆੰਤ ਅਵਗਾਤੇ ਗੋਚਰ ਓ ਸਭ ਤੇਰਾ ਆਕਾਰ ਕਿਆ ਹਮ ਜੰਤ ਕਰਹਾ ਚਤੁਰਾਈ ਜਾਂ ਸਭ ਕੇ ਤੁਜੈ ਮਝਾਰਿਮ ਮੇਰੇ ਸਤਿਗੁਰ ਆਪਣੇ ਬਾਲਕ ਰਾਖੋ ਲੀਲਾ ਧਾਰਿਮ ਦੇਹੋ ਸਮਾਤ ਸਦਾ ਗੁਣ ਗਾਵਾ ਮੇਰੇ ਠਾਕੁਰ ਅਗਮਾ ਪਾਰ ਰਹਾਉ ਜੈਸੇ ਜਨਨ ਜਠਰ ਮੈਂ ਪ੍ਰਾਨੀ ਉਹ ਰਾਤਾ ਨਾਮ ਆਧਾਰੇ ਅਨੰਦ ਕਰੈ ਸਾਸ ਸਾਸ ਸੰਵਾਰੈ ਨਾ ਪੋਹੈ ਅਗਨਾਰਿ ਪਰ ਧਨ ਪਰ ਦਾਰਾ ਪਰ ਨਿੰਦਾ ਇਨ ਸਿਉ ਪ੍ਰੀਤ ਨਿਵਾਰੇ ਚਰਨ ਕਮਲ ਸੇਵੀ ਰਿਦੇ ਅੰਤਰੇ ਗੁਰ ਪੂਰੇ ਕੈ ਆਧਾਰ ਗ੍ਰਹਿ ਮੰਦਰ ਮਹਲਾ ਜੋ ਦੀਸਹਿ ਨਾ ਕੋਈ ਸੰਗਾਰੇ ਜਬ ਲਗ ਜੀਵੈ ਕਲੀ ਕਾਲ ਮਹਿ ਜਨ ਨਾਨਕ ਨਾਮ ਸੰਹਾਰੇ ਆਸਾ ਕਰ ਤੀਜਾ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਰਾਜ ਮਿਲਕ ਜੋਬਨ ਗ੍ਰਹਿ ਸੋਭਾ ਰੂਪਵੰਦ ਜੋ ਆਨੀ ਬਹੁਤ ਦਰਬ ਹਸਤੀ ਅਰ ਕੋੜੇ ਲਾਲ ਲਾਸ ਬਿਆਨੀ ਆਗੈ ਦਰਗਹਿ ਕਾਮ ਨ ਆਵੈ ਛੋੜ ਚਲੈ ਅਭਿਮਾਨੀ ਕਾਹੇ ਏਕ ਬਿਨਾ ਚਿਤ ਲਾਈਐ ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਈਐ ਰਾਮ ਮਹਾ ਬਚਿੱਤਰ ਸੁੰਦਰਿਆ ਖਾੜੇ ਰਣ ਮਹਿ ਜਿਤੇ ਪਵਾੜੇ ਹਉ ਮਾਰੋ ਹਉ ਬੰਧੋ ਛੋਡੋ ਮੁਖ ਤੇ ਏ ਬਵਾੜੇ ਆਇਆ ਹੁਕਮ ਪਾਰ ਬ੍ਰਹਮ ਕਾ ਛੋੜ ਚਲਿਆ ਏਕ ਦਿਹਾੜੇ ਕਰਮ ਧਰਮ ਜੁਗਤ ਬਹੁ ਕਰਤਾ ਕਰਨਾ ਹਾਰ ਨਾ ਜਾਣੈ ਉਪਦੇਸ਼ ਕਰੈ ਆਪ ਨਾ ਕਮਾਵੈ ਤਤ ਸ਼ਬਦ ਨਾ ਪਛਾਨੈ ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕ ਛਾਨੈ ਸੰਤ ਸੱਜਣ ਸੁਨੋ ਸਭ ਮੀਤਾ ਝੂਠਾ ਯੋ ਪਸਾਰਾ ਮੇਰੀ ਮੇਰੀ ਕਰ ਕਰ ਡੂਬੇ ਖਪ ਖਪ ਮੋਏ ਗਵਾਰਾ ਗੁਰ ਮਿਲ ਨਾਨਕ ਨਾਮ ਧਿਆਇਆ ਸਾਚ ਨਾਮ ਨਿਸਤਾਰਾ ਰਾਗ ਆਸਾ ਘਰ ਪੰਜਵਾ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਬ੍ਰਹਮ ਮਹਿ ਸੋਈ ਸਗਲ ਜਗਤ ਧੰਦ ਅੰਧ ਕੋ ਜਾਗੈ ਹਰ ਜਨ ਮਹਾ ਮੋਹਨੀ ਮਗਨ ਪ੍ਰਿਆ ਪ੍ਰੀਤ ਪ੍ਰਾਨ ਕੋ ਤਿਆਗੈ ਵਿਰਲਾ ਚਰਨ ਕਮਲਿਆ ਨੂਪ ਹਰ ਸੰਤ ਮੰਤ ਕੋ ਲਾਗੈ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਵਡ ਭਾਗੇ ਕਿਰਪਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਆਸਾ ਘਰ ਛੇਵਾ ਮਹੱਲਾ ਪੰਜਵਾ ਜੋ ਤੁਧ ਭਾਵੈ ਸੋ ਪਰਵਾਨਾ ਸੂਖ ਸਾਜ ਮਨ ਸੋਈ ਕਰਨ ਕਾਰਨ ਸਮਰਾਥਿਆ ਪਾਰਾ ਅਵਰ ਨਾਹੀ ਰੇ ਕੋਈ ਤੇਰੇ ਜਨ ਰਸਕ ਰਸ ਗੁਣ ਗਾਵਹਿ ਮਸਲ ਮਤਾ ਸਿਆਣ ਪਜਾਨ ਕੀ ਜੋ ਤੂੰ ਕਰਹਿ ਕਰਾਵਹਿ ਰਹਾਉ ਅੰਮ੍ਰਿਤ ਨਾਮ ਤੁਮਾਰਾ ਪਿਆਰੇ ਸਾਧ ਸੰਗ ਰਸ ਪਾਇਆ ਤ੍ਰਿਤ ਘਾਇ ਸੇ ਜਨ ਪੂਰੇ ਸੁਖ ਨਿਧਾਨ ਹਰਿ ਗਾਇਆ ਜਾ ਕੋ ਟੇਕ ਤੁਮਾਰੀ ਸੁਆਮੀ ਤਾ ਕੋ ਨਾਹੀ ਚਿੰਤਾ ਜਾ ਕੋ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ ਪਰਮ ਮੋਹ ਤ੍ਰੋ ਸਭ ਨਿਕਸੇ ਜਬ ਕਾ ਦਰਸ਼ਨ ਪਾਇਆ ਵਰਤਨ ਨਾਮ ਨਾਨਕ ਸਦ ਕੀਨਾ ਹਰਿ ਨਾਮੇ ਰੰਗ ਸਮਾਇਆ ਆਸਾ ਮਹੱਲਾ ਪੰਜਵਾ ਜਨਮ ਜਨਮ ਕੀ ਮਲ ਧੋਵੈ ਪਰਾਈ ਆਪਣਾ ਕੀਤਾ ਪਾਵੈ ਇਹ ਆਸੋਖ ਨਹੀਂ ਦਰਗਾ ਢੋਈ ਜਮਪੁਰ ਜਾਇ ਪਚਾਵੈ ਨਿੰਦਕੇ ਅਹਲਾ ਜਨ ਗਵਾਇਆ ਪਹੁੰਚ ਨਾ ਸਾਕੈ ਕਾਹੂ ਬਾਤੈ ਆਗੈ ਠੌਰ ਨਾ ਪਾਇਆ ਰਹਾਉ ਕਿਰਤ ਪਿਆ ਨਿੰਦਕ ਬਪਰੇ ਕਾ ਕਿਆ ਉਹ ਕਰੈ ਵਿਚਾਰਾ ਤਹਾ ਬਿਗੂਤਾ ਜਾ ਕੋਇ ਨ ਰਾਖੈ ਉਹ ਕਿਸ ਪੈ ਕਰੇ ਪੁਕਾਰਾ ਨਿੰਦਕ ਕੀ ਗਤ ਕਤ ਹੂ ਨਾਹੀ ਖਸਮੈ ਵੈ ਭਾਣਾ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ਕਹੋ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ ਆਸਾ ਮਹੱਲਾ ਪੰਜਵਾ ਬਾਹਰ ਧੋਏ ਅੰਤਰ ਮਨ ਵੈਰਾ ਦੁਏ ਠੌਰ ਆਪਣੇ ਖੋਏ ਈਆ ਕਾਮ ਕ੍ਰੋਧ ਮੋਏ ਵਿਆਪਿਆ ਆਗੈ ਮੁਸ ਮੁਸ ਰੋਏ ਗੋਵਿੰਦ ਭਜਨ ਕੀ ਮਤ ਹੈ ਹੋਰਾ ਵਰਮੀ ਮਾਰੀ ਸਾਪ ਨਾ ਮਰੀ ਨਾਮ ਨਾ ਸੁਣੀ ਡੋਰਾ ਰਹਾ ਮਾਇਆ ਕੀ ਕਿਰਤ ਛੋੜ ਗਵਾਈ ਭਗਤੀ ਸਾਰ ਨਾ ਜਾਣੈ ਬੇਦ ਸ਼ਾਸਤਰ ਕੋ ਤਰਕ ਨ ਲਾਗਾ ਤਤ ਜੋਗ ਨਾ ਪਛਾਨੈ ਉਗਿਰ ਗਿਆ ਜੈਸਾ ਖੋਟਾ ਢਬੂਆ ਨਦਰ ਸਰਾ ਪਾਇਆ ਅੰਤਰ ਜਾਮੀ ਸਭ ਕੇ ਜਾਣੈ ਉਸ ਤੇ ਕਹਾ ਛਪਾਇਆ ਕੂੜ ਕਵਟ ਬੰਚ ਨਿਮੁਨਿਆਦਾ ਬਿਨਸ ਗਿਆ ਤਤ ਕਾਲੇ ਸਤ ਸਤ ਸਤ ਨਾਨਕ ਕਹਿਆ ਆਪਣਾ ਹਿਰਦੈ ਦੇਖ ਸੰਭਾਲੇ ਆਸਾ ਮਹੱਲਾ ਪੰਜਵਾ ਉਦਮ ਕਰਤੋ ਵੈ ਮਨ ਨਿਰਮਲ ਨਾਚੈ ਆਪ ਨਿਵਾਰੇ ਪੰਚ ਜਨਾਲੇ ਵਸ ਰਾਖੈ ਮਨ ਭੈ ਏਕੰਕਾਰੇ ਤੇਰਾ ਜਨ ਨਿਰਤ ਕਰੇ ਗੁਣ ਗਾਵੈ ਰਵਾ ਪਖਾਵੇ ਤਾਲ ਘੁੰਗਰੂ ਅਨਹਦ ਸ਼ਬਦ ਵਜਾਵੈ ਰਹਾਉ ਪ੍ਰਥਮੇ ਮਨ ਪ੍ਰਬੋਧੈ ਆਪਣਾ ਪਾਛੈ ਅਵਰ ਰੀਝਾਵੈ ਰਾਮ ਨਾਮ ਜਬ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ਕਰ ਸੰਗ ਸਾਧੂ ਚਰਨ ਪਖਾਰੈ ਸੰਤ ਧੂਰ ਤਨ ਲਾਵੈ ਮਨ ਤਨ ਅਰਪ ਧਰੇ ਗੁਰ ਆਗੈ ਸਤਿ ਪਦਾਰਥ ਪਾਵੈ ਜੋ ਜੋ ਸੁਣੈ ਪੇਖੈ ਲਾਏ ਸਰਧਾ ਤਾ ਕਾ ਜਨਮ ਮਰਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਆਸਾ ਮਹੱਲਾ ਪੰਜਵਾ ਅਧਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟਾਈ ਰੇ ਪਾਤਾਲੀ ਆਕਾਸੀ ਸਖਨੀ ਲਾਹ ਬਰਬੂਜੀ ਕਾਈ ਰੇ ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖ ਡਰਾਈ ਰੇ ਅਜ ਕੈ ਵਸ ਗੁਰ ਕੀਨੋ ਕੇ ਹਰੀ ਕੂਕਰ ਤਨਹਿ ਲਗਾਈ ਰੇ ਰਹਾ ਬਾਜ ਥੂਨੀਆ ਛਪਰਾ ਥਾਮਿਆ ਨੀ ਕਰਿਆ ਘਰ ਪਾਇਆ ਰੇ ਬਿਰ ਜੜੀਏ ਲੈ ਜੜਿਓ ਜੜਾਵਾ ਸੇਵਾ ਅਚਰ ਜੁਲਾਇਆ ਰੇ ਦਾਦੀ ਦਾਦ ਨਾ ਪਹੁੰਚਨ ਹਾਰਾ ਚੂਪੀ ਨਿਰਨੋ ਪਾਇਆ ਰੇ ਮਾਲ ਦੁਨੀਚੈ ਬੈਠੀ ਲੈ ਮਿਰਤਕ ਨੈਣ ਦਿਖਾਲਣ ਧਾਇਆ ਰੇ ਸੁਈ ਅਜਾਨ ਕਹੈ ਮੈਂ ਜਾਣਾ ਜਾਣਨ ਹਾਰ ਨਾ ਛਾਨਾ ਰੇ ਕਹੋ ਨਾਨਕ ਗੁਰ ਇਮਿਓ ਪੀ ਆਇਆ ਰਸਕ ਰਸਕ ਬਿਗਸਾਨਾ ਰੇ ਆਸਾ ਮਹੱਲਾ ਪੰਜਵਾ ਬੰਧਨ ਕਾਟ ਵਿਸਾਰੇ ਔਗਣ ਆਪਣਾ ਬਿਰ ਸੰਭਾਰਿਆ ਹੋਏ ਕਿਰਪਾਲ ਮਾਤ ਪਿਤ ਨਿਆਈ ਵਾਰਕ ਜੋ ਪ੍ਰਤਿਪਾਰਿਆ ਗੁਰ ਸਿਖ ਰਾਖੇ ਗੁਰ ਗੋਪਾਲੇ ਕਾੜ ਲੀਏ ਮਹਾਭਉ ਜਲ ਤੇ ਆਪਣੀ ਨਦਰ ਨਿਹਾਲੇ ਰਹਾਓ ਜਾ ਕੈ ਸਿਵਰਣ ਜਮ ਤੇ ਛੁਟਿਐ ਹਰਤ ਪਲ ਸੁਖ ਪਾਈਐ ਸਾਸ ਗਿਰਾਸ ਜਪ ਹੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤਿ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾਠੇ ਛਿਜੈ ਨਾ ਜਾਏ ਕਿਛ ਭਉ ਨਾ ਵਿਆਪੇ ਹਰ ਧਨ ਨਿਰਮਲ ਗਾਠੇ ਅੰਤ ਕਾਲ ਪ੍ਰਭ ਭਏ ਸਹਾਈ ਇਤ ਉਤ ਹਾਰੇ ਪ੍ਰਾਨ ਮੀਤ ਹੀ ਤਨ ਮੇਰਾ ਨਾਨਕ ਸਦ ਬਲਿਹਾਰੇ ਆਸਾ ਮਹਲਾ ਪੰਜਵਾ ਜਾਂ ਤੂੰ ਸਾਹਿਬ ਕਾ ਭਉ ਕਿਹਾ ਹਉ ਤੁਧ ਬਿਨ ਕਿਸ ਸਾ ਲਾਹੀ ਏਕ ਤੂੰ ਤਾ ਸਭ ਕਿਛ ਹੈ ਮੈਂ ਤੁਧ ਬਿਨ ਦੂਜਾ ਨਾਹੀ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰਹੁ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣ ਹੈ ਬਿਰਥਾ ਸਭਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਐ ਵਿਣ ਨਾਵੇ ਸਭ ਜਗ ਬੋਰਾਇਆ ਨਾਮ ਮਿਲੈ ਸੁਖ ਪਾਈਐ ਕਿਆ ਕਹੀਐ ਕਿਸ ਆਖ ਸੁਣਾਈਐ ਜੇ ਕਹਣਾ ਸੋ ਪ੍ਰਭ ਜੀ ਭਾਸੇ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਏਤੋ ਤੁਝੈ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਧਾਨ ਤੇਰਾ ਏਕ ਨਾਉ ਆਸਾ ਮਹੱਲਾ ਪੰਜਵਾ ਅੰਮ੍ਰਿਤ ਨਾਮ ਤੁਮਾਰਾ ਠਾਕੁਰ ਇਹੋ ਮਹਾਰਸ ਜਨ ਹੈ ਪੀਓ ਜਨਮ ਜਨਮ ਚੂਕੇ ਪੈ ਭਾਰੇ ਦੁਰਤ ਬਿਨਾਸਿਓ ਭਰਮ ਪੀਓ ਦਰਸ਼ਨ ਪੇਖਤ ਮੈਂ ਜੀਓ ਸੁਨ ਕਰ ਬਚਨ ਤੁਮਾਰੇ ਸਤਗੁਰ ਮਨ ਤਨ ਮੇਰਾ ਠਾਰਥਿਓ ਰਹਾਉ ਤੁਮਰੀ ਕਿਰਪਾ ਤੇ ਪਇਓ ਸਾਧ ਸੰਗ ਇਹੋ ਕਾਜ ਤੁਮ ਆਪ ਕੀਓ ਦੇੜ ਕਰ ਚਰਨ ਗਹੀ ਪ੍ਰਭ ਤੁਮਰੇ ਸਾਜੇ ਵਿਖਿਆ ਭਈ ਕੀਓ ਸੁਖ ਨਿਧਾਨ ਨਾਮ ਪ੍ਰਭ ਤੁਮਰਾ ਇਹੋ ਅਬਿਨਾਸੀ ਮੰਤਰ ਲਿਓ ਕਰ ਕਿਰਪਾ ਮੋਹਿ ਸਤਿਗੁਰ ਦੀ ਨਾ ਤਾਪ ਸੰਤਾਪ ਮੇਰਾ ਬੈ ਰੁਗਿਓ ਤਨ ਸੋ ਮਾਨਸ ਦੇਹੀ ਪਾਈ ਜਿਤ ਪ੍ਰਭ ਆਪਣੈ ਮੇਲ ਲਿਓ ਤਨ ਸੋ ਕਲਯੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਆਧਾਰ ਹੀਓ ਆਸਾ ਮਹੱਲਾ ਪੰਜਵਾ ਆਗੈ ਹੀ ਤੇ ਸਭ ਕਿਛ ਆਏ ਔਰ ਕੇ ਜਾਣੈ ਗਿਆਨਾ ਭੂਲ ਚੂਕ ਆਪਣਾ ਬਾਰ ਇੱਕ ਬਖਸਿਆ ਪਾਰ ਬ੍ਰਹਮ ਭਗਵਾਨਾ ਸਤਿਗੁਰ ਮੇਰਾ ਸਦਾ ਦਇਆਲਾ ਮੋਹਿ ਦੀਨ ਕੋ ਰਾਖ ਦਿਆ ਕਾਟਿਆ ਰੋਗ ਮਹਾ ਪਾਇਆ ਹਰ ਅੰਮ੍ਰਿਤ ਮੁਖ ਨਾਮ ਦੀਆ ਰਹਾਉ ਅਨਕ ਪਾਪ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ ਭਏ ਅੰਧ ਕੂ ਮਹਾ ਘੋਰ ਤੇ ਬਾਪ ਕਰਿ ਗੁਰ ਕਾਢ ਲੀਏ ਨਿਰਭਉ ਭੈ ਸਗਲ ਭਉ ਮਿਟਿਆ ਰਾਖੇ ਰਾਖਨ ਹਾਰੇ ਐਸੀ ਦਾ ਤੇਰੀ ਪ੍ਰਭ ਮੇਰੇ ਕਾਰਿ ਸਗਲ ਸੁਵਾਰੇ ਗੁੰਡ ਧਾਨ ਸਾਹਿਬ ਮਨ ਮੇਲਾ ਸਰਣ ਪਿਆ ਨਾਨਕ ਸੋ ਹੇਲਾ ਆਸਾ ਮਹੱਲਾ ਪੰਜਵਾ ਤੂੰ ਵਿਸਰੈ ਤਾਂ ਸਭ ਕੋ ਲਾਗੂ ਚੀਤ ਆਵਹਿ ਤਾਂ ਸੇਵਾ ਅਵਰ ਨਾ ਕੋ ਦੂਜਾ ਸੂਜੈ ਸਾਚੇ ਅਲਖ ਪੇਵਾ ਜੀਤ ਆਵੇ ਤਾਂ ਸਲਾ ਦਇਆਲਾ ਲੋਗਨ ਆਵੇ ਵਿਚਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਐ ਸਗਲੇ ਜੀ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰਾ ਹਾਥ ਦੇ ਤੂੰ ਰੱਖੈ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਬਿਪਨਾ ਕੋ ਭਾਖੈ ਉਹ ਸੁਖ ਉਹ ਵਡਿਆਈ ਜੋ ਪ੍ਰਭ ਜੀਵਨ ਭਾਣੀ ਤੂੰ ਦਾਨਾ ਤੂੰ ਸਾਧ ਮਿਹਰਬਾਨਾ ਨਾ ਮਿਲੈ ਰੰਗ ਮਾਣੀ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਆਸਾ ਮਹੱਲਾ ਪੰਜਵਾ ਕਰ ਕਿਰਪਾ ਪ੍ਰਭ ਅੰਤਰਜਾਮੀ ਸਾਧ ਸੰਗ ਹਰਿ ਪਾਈਐ ਖੋਲ ਕਿਵਾਰ ਦਿਖਾਲੇ ਦਰਸ਼ਨ ਪੁਨਰ ਰਵ ਜਨਮ ਨਾ ਆਈਐ ਮਿਲੋ ਪ੍ਰੀਤਮ ਸੁਆਮੀ ਆਪਣੇ ਸਗਲੇ ਦੁਖ ਰੋਰੇ ਪਾਰ ਬ੍ਰਹਮ ਜਿਨ ਹਿਰਦੈ ਰਾਧਿਆ ਤਾ ਕੈ ਸੰਗ ਤਰੋਰੇ ਰਹਾਉ ਮਹਾ ਉਧਿਆਨ ਪਾਵ ਸਾਗਰ ਭੈ ਹਰਿ ਸੋਗ ਮਹਿ ਬਸਨਾ ਸਤਗੁਰ ਪੇਟ ਭਇਆ ਮਨ ਨਿਰਮਲ ਜਪ ਅੰਮ੍ਰਿਤ ਹਰਿ ਰਸਨਾ ਤਨ ਤਨ ਕਿਉ ਸਭ ਆਪਣਾ ਕੋਮਲ ਬੰਧਨ ਬਾਂਧਿਆ ਗੁਰ ਪ੍ਰਸਾਦ ਭੈ ਜਨ ਮੁਕਤੇ ਹਰਿ ਹਰਿ ਨਾਮ ਆਰਾਧਿਆ ਰਾਖ ਲੀਏ ਪ੍ਰਭ ਰਾਖਣ ਹਾਰੈ ਜੋ ਪ੍ਰਭ ਆਪਣੇ ਭਾਣੇ ਜੀਉ ਪਿੰਡ ਸਭ ਤੁਮਰਾ ਦਾਤੇ ਨਾਨਕ ਸਤ ਕੁਰਬਾਣੇ ਆਸਾ ਮਹੱਲਾ ਪੰਜਵਾ ਮੋਹ ਮਰਨ ਨੀਤ ਤੇ ਛੁਟਕੀ ਕੌਣ ਅਨੁਗ੍ਰਹ ਭਇਓ ਮਹਾ ਮੋਹ ਨੀ ਤੁਧ ਨਾ ਵਿਆਪੈ ਤੇਰਾ ਆਲਸ ਕਹ ਗਇਓਰੀ ਰਹਾਉ ਕਾਮ ਕ੍ਰੋਧ ਅਹੰਕਾਰ ਕਾ ਖਰੋ ਸੰਜਮ ਕੌਣ ਛਟਿਓਰੀ ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਭਵਨ ਰੀ ਦਾਵਾ ਅਗਨ ਬਹੁ ਤ੍ਰਿਣ ਜਾਲੇ ਕੋਈ ਹਰਿਆ ਬੂਟ ਰੀ ਐਸੋ ਸਮਰੱਥ ਵਰਨ ਨ ਸਾਕਉ ਤਾਕੀ ਉਪਮਾ ਜਾਤ ਨਾ ਰੀ ਕਾਜਰ ਕੋਟ ਮੈਂ ਭਈ ਨਾ ਕਾਰੀ ਨਿਰਮਲ ਬਨਿਓ ਬਨਿਓਰੀ ਮਹਾ ਮੰਤਰ ਗੁਰ ਹਿਰਦੈ ਬਸਿਓ ਅਚਰਜ ਨਾਮ ਸੁਨਿਓਰੀ ਕਰ ਕਿਰਪਾ ਪ੍ਰਭ ਨਦਰ ਅਵਲੋਕਨ ਆਪਣਾ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਸਤਮਾ ਮਹੱਲਾ ਪੰਜਵਾ ਲਾਲ ਚੋਰ ਨਾ ਤੈ ਤਨ ਸੋਹਾ ਸਰਦਨ ਭਾਨੀ ਤਾਵਨ ਮੋਹਾ ਕੌਣ ਬਣੀ ਰੀ ਤੇਰੀ ਲਾਲੀ ਕੌਣ ਰੰਗ ਤੂੰ ਭਈ ਗੁਲਾਲੀ ਰਹਾ ਤੂੰ ਹੀ ਸੁੰਦਰ ਤੂੰ ਹੈ ਸੁਹਾਗ ਤੂੰ ਘਰ ਲਾਲਣ ਤੂੰ ਘਰ ਭਾਗ ਤੂੰ ਸਤਵੰਤੀ ਤੂੰ ਪ੍ਰਧਾਨੇ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨੇ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਕਹ ਨਾਨਕ ਸੋ ਹਾਲ ਸੁਨ ਰੀ ਸਖੀ ਇਹ ਹਮਰੀ ਕਾਲ ਪ੍ਰਭ ਆਪ ਸਿਗਾਰ ਸਵਾਰ ਨਹਾਰ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਦੂਖ ਕਨੋ ਜਬ ਹੋਤੇ ਦੂਰੇ ਅਬ ਮਸਲਤ ਮੋਹਿ ਮਿਲੀ ਹਦੂਰੇ ਚੁਕਾ ਨਿਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਨਿਕਟ ਆਣ ਪ੍ਰਿਆ ਸੇਜ ਧਰੀ ਕਾਣ ਕੱਢਣ ਤੇ ਛੂਟ ਪਰੀ ਮੰਦਰ ਮੇਰਾ ਸਭ ਦੁਜਾਰਾ ਅਨੰਦ ਬਨੋਦੀ ਖਸਮ ਹਮਾਰਾ ਮਸਤਿਕ ਭਾਗ ਮੈਂ ਫਿਰ ਘਰ ਆਇਆ ਫਿਰ ਸੋ ਹਾਗ ਨਾਨਕ ਜਨ ਪਾਇਆ ਆਸਾ ਮਹੱਲਾ ਪੰਜਵਾ ਸਾਚ ਨਾਮ ਮੇਰਾ ਮਨ ਲਾਗਾ ਲੋਗਣ ਸਿਓ ਮੇਰਾ ਠਾਠਾ ਬਾਗਾ ਬਾਹਰ ਸੂਤ ਸਗਲ ਸਿਓ ਮੌਲਾ ਅਲਿਪਤ ਰਹੋ ਜੈਸੇ ਜਲ ਵਹਿ ਕੌਲਾ ਰਹਾਓ ਮੁਖ ਕੀ ਬਾਤ ਸਗਲ ਸਿਉ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਦੀਸ ਆਵਤ ਹੈ ਬਹੁਤ ਭੀ ਹਾਲਾ ਸਗਲ ਚਰਨ ਕੀ ਉਹ ਮਨ ਰਾਲਾ ਨਾਨਕ ਜਨ ਗੁਰ ਪੂਰਾ ਪਾਇਆ ਅੰਤਰੇ ਵਾਰੇ ਕੋ ਦਿਖਾਇਆ ਆਸਾ ਮਹੱਲਾ ਪੰਜਵਾ ਪਾਵਤ ਰਲਿਆ ਜੋਬਨ ਬਲਿਆ ਨਾਮ ਬਿਨਾ ਮਾਟੀ ਸੰਗ ਰਲਿਆ ਕਾਨ ਕੁੰਡਲਿਆ ਬਸਤਰ ਓ ਢਲਿਆ ਸੇ ਸੁਖਲਿਆ ਮਨ ਗਰਵਲਿਆ ਰਹਾਓ ਤਲੈ ਕੁੰਚਰਿਆ ਸਿਰ ਕਨਕ ਛਤਰੀਆ ਹਰਿ ਭਗਤ ਬਿਨਾ ਦੇ ਧਰਨ ਗੱਡਲਿਆ ਰੂਪ ਸੁੰਦਰੀਆ ਅਨਕੇ ਸਤਰੀਆ ਹਰ ਰਸ ਬਿਨ ਸਭ ਸਵਾਦ ਫਿਕਰੀਆ ਮਾਇਆ ਛਲਿਆ ਵਿਕਾਰ ਵਿਖੜਿਆ ਸਰਨ ਨਾਨਕ ਪ੍ਰਭ ਪੁਰਖ ਦਇਆਲਿਆ ਆਸਾ ਮਹੱਲਾ ਪੰਜਵਾ ਏਕ ਬਗੀਚਾ ਪੇੜ ਕਨ ਕਰਿਆ ਅੰਮ੍ਰਿਤ ਨਾਮ ਤਹਾ ਮੈਂ ਫਲਿਆ ਐਸਾ ਕਰੋ ਵਿਚਾਰ ਗਿਆਨੀ ਜਾਤੇ ਪਾਈਐ ਪਦ ਨਿਰਮਾਨੀ ਆਸ ਪਾਸ ਬਿਖਵਾ ਕੇ ਕੁੰਟਾ ਬੀਜ ਅੰਮ੍ਰਿਤ ਹੈ ਭਾਈ ਰੇ ਰਹਾ ਸਿੰਚਨ ਹਾਰੇ ਏਕੈ ਮਾਲੀ ਖਬਰ ਕਰਤ ਹੈ ਪਾਤ ਪਦ ਡਾਲੀ ਸਗਲ ਬਨਸਪਤੀ ਆਣ ਜੜਾਈ ਸਗਲੀ ਫੂਲੀ ਨਿਫਲ ਨਾ ਕਾਈ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਨਾਨਕ ਦਾਸ ਤਰੀ ਤਿਨ ਮਾਇਆ ਆਸਾ ਮਹੱਲਾ ਪੰਜਵਾ ਰਾਜ ਲੀਲਾ ਤੇਰਾ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਨੇ ਤੇਰਾ ਓਲਾ ਭ੍ਰਮ ਕੇ ਪਰਦੇ ਸਤਿਗੁਰ ਖੋਲੇ ਰਹਾਉ ਹੁਕਮ ਬੂਝ ਰੰਗ ਰਸ ਮਾਣੇ ਸਤਿਗੁਰ ਸੇਵਾ ਵਾ ਨਿਰਵਾਣੇ ਜਿਨ ਤੂੰ ਜਾਤਾ ਸੋ ਗ੍ਰਸਤੁ ਦਾਤੀ ਪ੍ਰਮਾਣ ਨਾਮ ਰਤਾ ਸੋਈ ਨਿਰਵਾਣ ਜਾ ਕੋ ਮਿਲਿਓ ਨਾਮ ਨਿਦਾਨਾ ਭੰਤ ਨਾਨਕ ਤਾ ਕਾ ਪੂਰਖ ਜਾਨਾ ਆਸਾ ਮਹੱਲਾ ਪੰਜਵਾ ਤੀਰਥ ਜਾਓ ਤਾ ਹਉ ਹਉ ਕਰਤੇ ਪੰਡਿਤ ਪੂਛੋ ਤਾ ਮਾਇਆ ਰਾਤੇ ਸੋ ਅਸਥਾਨ ਬਤਾਵੋ ਮੀਤਾ ਜਾ ਕੈ ਹਰਿ ਹਰਿ ਕੀਰਤਨ ਨੀਤਾ ਰਹਾਉ ਸਾਸਤਰ ਭੇਦ ਪਾਪ ਪੁਨ ਵਿਚਾਰ ਨਰਕ ਸੁਰ ਫਿਰ ਫਿਰ ਅਵਤਾਰ ਗ੍ਰਸਤ ਮਹਿ ਚਿੰਤ ਉਦਾਸ ਅਹੰਕਾਰ ਕਰਮ ਕਰਤ ਜੀ ਕਉ ਜੰਜਾਰ ਪ੍ਰਭ ਕਿਰਪਾ ਤੇ ਮਨ ਵਸਿਆ ਆਇਆ ਨਾਨਕ ਗੁਰਮੁਖ ਤਰੀ ਤਿਨ ਮਾਇਆ ਸਾਧ ਸੰਗ ਹਰ ਕੀਰਤਨ ਗਾਈਐ ਇਹੋ ਅਸਥਾਨ ਗੁਰੂ ਤੇ ਪਾਈਐ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਘਰ ਮੈ ਸੂਖ ਬਾਰ ਫੁਨ ਸੂਖਾ ਹਰ ਸਿਮਰਤ ਸਗਲ ਬਿਨਾਸੇ ਦੁਖਾ ਸਗਲ ਸੂਖ ਜਾ ਤੂੰ ਚਿਤ ਆਵੇਂ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾਉ ਤਨ ਮਨ ਸੀਤਲ ਜਪ ਨਾਮ ਥੇਰਾ ਹਰਿ ਹਰਿ ਜਪਤ ਹੈ ਦੁਖ ਡੇਰਾ ਹੁਕਮ ਬੂਜੈ ਸੋਈ ਪਰਮਾਨੁ ਸਾਚ ਸ਼ਬਦ ਜਾ ਕਾ ਨਿਸ਼ਾਨ ਗੁਰ ਪੂਰਾ ਹਰਿ ਨਾਮ ਦਿਰੜਾਇਆ ਪਨਤ ਨਾਨਕ ਮੇਰਾ ਮਨ ਸੁਖ ਪਾਇਆ ਆਸਾ ਮਹੱਲਾ ਪੰਜਵਾ ਜਹਾ ਪਠਾਵਹੁ ਤਹ ਤਾ ਜਾਈ ਜੋ ਤੁਮ ਦੇਹੋ ਸੋਈ ਸੁਖ ਪਾਈ ਸਦਾ ਚੇਰੇ ਗੋਵਿੰਦ ਗੋਸਾਈ ਤੁਰੀ ਕਿਰਪਾ ਤੇ ਤ੍ਰਿਪਤ ਅਗਾਈ ਰਹਾਉ ਤੁਮਰਾ ਦੀਆ ਪੈ ਨਉ ਖਾਈ ਤਉ ਪ੍ਰਸਾਦ ਪ੍ਰਭ ਸੁਖੀ ਬਲਾਈ ਮਨ ਤਨ ਅੰਤਰ ਤੁਜੈ ਧਿਆਈ ਤੁਮਰੈ ਲਵੈ ਨ ਕੋ ਲਾਈ ਕਹੁ ਨਾਨਕ ਨਿਤਿ ਵੈ ਧਿਆਈ ਗਤਿ ਹੋਵੈ ਸੰਤਾ ਲਗ ਪਾਈ ਆਸਾ ਮਹੱਲਾ ਪੰਜਵਾ ਊਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰਿ ਗਾਈਐ ਸ਼ਰਵਣ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਆਨੰਦਾ ਦੂਖ ਰੋਗ ਮਨ ਸਗਲੇ ਲਥਾ ਰਹਾਉ ਕਾਰਜ ਕਾਮੇ ਪਾਠ ਘਾਰਜ ਪੀਜੈ ਗੁਰ ਪ੍ਰਸਾਦ ਹਰੀ ਅੰਮ੍ਰਿਤ ਪੀਜੈ ਦਿਨ ਸ੍ਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਰ ਜਿਸ ਵਿਸਰਹਿ ਨਾਹੀ ਗਤਿ ਹੋਵੈ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾਂ ਜਾ ਕੈ ਸਿਮਰਨ ਸੂਖ ਨਿਵਾਸ ਭਈ ਕਲਿਆਣ ਦੁਖ ਹੋਤ ਨਾਸ ਅਨੰਦ ਕਰਹੁ ਪ੍ਰਭ ਕੇ ਗੁਣ ਗਾਵਹੁ ਸਤਿਗੁਰ ਆਪਣਾ ਸਦ ਸਦਾ ਮਨਾਵਹੁ ਰਹਾਉ ਸਤਿਗੁਰ ਕਾ ਸਾਜ ਸਭ ਕਮਾਵਹੁ ਥੇਰ ਕਰ ਬੈਠੇ ਪ੍ਰਭ ਆਪਣਾ ਪਾਵਹੁ ਪਰ ਕਾ ਬੁਰਾ ਨਾ ਰਾਖੋ ਚੀਤ ਤੁਮ ਕੋ ਦੁਖ ਨਹੀਂ ਭਾਈ ਮੀਤ ਹਰਿ ਹਰ ਤੰਤ ਮੰਤ ਗੁਰ ਦੀਨਾ ਇਹੋ ਸੁਖ ਨਾਨਕ ਆਨ ਦਿਨ ਚੀਨਾ ਆਸਾ ਮਹੱਲਾ ਪੰਜਵਾ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚਹੁ ਕੁੰਟ ਮਾਨੈ ਦਰਸ਼ਨ ਮਾਗੋ ਦੇਹ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾ ਜਾ ਕੈ ਨਿਕ ਨ ਆਵੇ ਕੋਈ ਸਗਲ ਸ੍ਰਿਸ਼ਟ ਹੋਆ ਕੇ ਚਰਨ ਮਲ ਧੋਈ ਜੋ ਪ੍ਰਾਣੀ ਕਾਉ ਨਾ ਆਵਤ ਕਾਮ ਸੰਤ ਪ੍ਰਸਾਦ ਤਾ ਕੋ ਜਪਿਐ ਨਾਮ ਸਾਧ ਸੰਗ ਮਨ ਸੋਭਤ ਜਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹੱਲਾ ਪੰਜਵਾ ਏਕੋ ਏਕੀ ਨੈਣ ਨਿਹਾਰੋ ਸਦਾ ਸਦਾ ਹਰਿ ਨਾਮ ਸੁਮਾਰੋ RAM ਰਾਮਾ ਰਾਮਾ ਗੁਣ ਗਾਵੋ ਸੰਤ ਪ੍ਰਤਾਪ ਸਾਧ ਕੈ ਸੰਗੇ ਹਰਿ ਹਰਿ ਰਾਮ ਤੇ ਆਵੋ ਰੇ ਰਹਾਓ ਸਗਲ ਸਮਗਰੀ ਜਾ ਕੈ ਸੂਤ ਪਰੋਈ ਘੜ ਘੜ ਅੰਤਰ ਰਵਿਆ ਸੋਈ ਓਵਤ ਪਰਲੋਕ ਹਿਨਮੈ ਕਰਤਾ ਆਪ ਅਲੇਪਾ ਨਿਰਗੁਣ ਰਹਤਾ ਕਰਨ ਕਰਾਮ ਨੇ ਅੰਤਰ ਜਾਮੀ ਆਨੰਦ ਕਰੈ ਨਾਨਕ ਕਾ ਸੁਆਮੀ ਆਸਾ ਮਹੱਲਾ ਪੰਜਵਾ ਕੋਟ ਜਨਮ ਕੇ ਰਹੇ ਪੁਆਰੇ ਦੁਲਬ ਦੇਹ ਜੀਤੀ ਨਹੀਂ ਹਾਰੇ ਕਿਲ ਵਿਖ ਮਿਨਾਸੇ ਦੁਖ ਦਰਦ ਦੂਰੇ ਭੈ ਪੁਨੀ ਸੰਤਨ ਕੀ ਧੂਰੇ ਰਹਾਉ ਪ੍ਰਭ ਕੇ ਸੰਤ ਉਧਾਰਨ ਜੋਗੇ ਤਿਸ ਭੇਟੇ ਜਿਸ ਤੁਰ ਸੰਜੋਗ ਮਨ ਆਨੰਦ ਮੰਤਰ ਗੁਰੀ ਦੀਆ ਤ੍ਰਿਸ਼ਨ ਬੁਝੀ ਮਨ ਨੇ ਚਲਥੀਆ ਨਾਮ ਪਦਾਰਥ ਨੋ ਨਿਧ ਸੇਦੇ ਨਾਨਕ ਗੁਰ ਤੇ ਪਾਈ ਬੁੱਧੇ ਆਸਾ ਮਹੱਲਾ ਪੰਜਵਾ ਮਿਟੀ ਇਤਿਆਸ ਅਗਿਆਨ ਅੰਧੇਰੇ ਸਾ ਸੇਵਾ ਅਗ ਕਟੇ ਕਨੇਰੇ ਸੂਖ ਸਹਜ ਆਨੰਦ ਕਨਾ ਗੁਰ ਸੇਵਾ ਤੇ ਪੈ ਮਨ ਨਿਰਮਲ ਹਰਿ ਹਰਿ ਹਰਿ ਹਰਿ ਨਾਮ ਸੁਨਾ ਰਹਾਉ ਬਿਨ ਸਿਓ ਮਨ ਕਾ ਮੂਰਖ ਢੀਠਾ ਪ੍ਰਭ ਕਾ ਭਾਣਾ ਲਾਗਾ ਮੀਠਾ ਗੁਰ ਪੂਰੇ ਕੇ ਚਰਨ ਗਹੇ ਕੋਟ ਜਨਮ ਕੇ ਭਾਵ ਲਹੇ ਰਤਨ ਜਨਮ ਇਹੋ ਸਫਲ ਭਇਆ ਕਹੋ ਨਾਨਕ ਪ੍ਰਭ ਕਰੀ ਮਇਆ ਆਸਾ ਮਹੱਲਾ ਪੰਜਵਾ ਸਤਿਗੁਰੇ ਆਪਣਾ ਸਤ ਸਦਾ ਸੁਮਾਰੇ ਗੁਰ ਕੇ ਚਰਨ ਕੇ ਸੰਗ ਝਾਰੇ ਜਾਗ ਰੇ ਮਨ ਜਾਗਨ ਹਾਰੇ ਬਿਨ ਹਰਿ ਅਵਰ ਨ ਆਸ ਕਾਮਾ ਝੂਠਾ ਮੋਹ ਮਿਥਿਆ ਪਸਾਰੇ ਰਹਾ ਗੁਰ ਕੀ ਬਾਣੀ ਸਿਉ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਗੁਰ ਬਿਨ ਦੂਜਾ ਨਾਹੀ ਥਾਉ ਗੁਰ ਦਾਤਾ ਗੁਰ ਦੇਵੈ ਨਾਉ ਗੁਰ ਪਾਰ ਬ੍ਰਹਮ ਪਰਮੇਸ਼ਰ ਆਪੇ ਆਠ ਬਾਰ ਨਾਨਕ ਗੁਰ ਜਾਪੇ ਆਸਾ ਮਹੱਲਾ ਪੰਜਵਾ ਆਪੇ ਪੇੜ ਵਿਸਥਾਰੀ ਸਾਖ ਆਪਣੀ ਖੇਤੀ ਆਪੇ ਰਾਖ ਜਤ ਕਦ ਪੇਖੋ ਏਕੈ ਉਹੀ ਘਟ ਘਟ ਅੰਤਰ ਆਪੇ ਸੋਈ ਰਹਾਉ ਆਪੇ ਸੂਰ ਕਿਰਨ ਵਿਸਥਾਰ ਸੋਈ ਗੁਪਤ ਸੋਈ ਆਕਾਰ ਸਾਰ ਗੁਣ ਨਿਰਗੁਣ ਥਾਪੈ ਨਾਉ ਦੋ ਮਿਲ ਏਕੈ ਕੀ ਨੋਠਾਉ ਕਹੋ ਨਾਨਕ ਗੁਰ ਭ੍ਰਮ ਪਉ ਖੋਇਆ ਅੰਧ ਸਭ ਨੈਣ ਅਲੋਇਆ ਆਸਾ ਮਹੱਲਾ ਪੰਜਵਾ ਉਕਤ ਸਿਆਨਪ ਕਿਛੂ ਨਾ ਜਾਣਾ ਦਿਨ ਰਹਿਣ ਤੇਰਾ ਨਾਮ ਵਖਾਨਾ ਮੈਂ ਨਿਰਗੁਣ ਗੁਣ ਨਾਹੀ ਕੋਏ ਕਰਨ ਕਰਾਉਨ ਹਾਰ ਪ੍ਰਭ ਸੋਏ ਰਹਾਉ ਮੂਰਖ ਮੁਗਧ ਅਗਿਆਨ ਅਵਿਚਾਰੀ ਨਾਮ ਤੇਰੇ ਕੀ ਆਸ ਮਨ ਧਾਰੀ ਜਪ ਤਪ ਸੰਜੋ ਕਰਮ ਨਾ ਸਾਧਾ ਨਾਮ ਪ੍ਰਭੂ ਕਾ ਮਨ ਅਰਾਧਾ ਕਿਛੂ ਨਾ ਜਾਣਾ ਮਤ ਮੇਰੀ ਥੋਰੀ ਬਿਨਵਤ ਨਾਨਕ ਓਟ ਪ੍ਰਭ ਤੋਰੀ ਆਸਾ ਮਹੱਲਾ ਪੰਜਵਾ ਹਰਿ ਹਰਿ ਅੱਖਰ ਦੋਏ ਮਾਲਾ ਜਬ ਜਪਤ ਪੈ ਦੀਨ ਦਇਆਲਾ ਕਰੋ ਬੇਨਤੀ ਸਤਿਗੁਰੂ ਆਪਣੀ ਕਰ ਕਿਰਪਾ ਰਾਖੋ ਸਰਨਾਈ ਮੋਕੋ ਦੇਹੋ ਹਰੇ ਹਰ ਜਪਨੀ ਰਹਾਉ ਹਰਿ ਮਾਲਾ ਔਰ ਅੰਤਰ ਧਾਰੈ ਜਨਮ ਮਰਨ ਕਾ ਦੁਖ ਨਿਵਾਰੈ ਹਿਰਦੈ ਸੰਭਾਲੈ ਮੁਖ ਹਰਿ ਹਰਿ ਬੋਲੈ ਸੋ ਜਨ ਇਹ ਤੁਤ ਕਥੈ ਨਾ ਡੋਲੈ ਕਹੋ ਨਾਨਕ ਜੋ ਰਾਚੈ ਨਾਏ ਹਰਿ ਮਾਲਾ ਤਾ ਕੈ ਸੰਗ ਜਾਏ ਆਸਾ ਮਹੱਲਾ ਪੰਜਵਾ ਜਿਸ ਕਾ ਸਭ ਕਿਛ ਤਿਸ ਕਾ ਹੋਏ ਤਿਸ ਜਨ ਲੇਪ ਨ ਵਿਆਪੈ ਕੋਏ ਹਰਿ ਕਾ ਸੇਵਕ ਸਦ ਹੀ ਮੁਕਤਾ ਜੋ ਕਿਛ ਕਰੈ ਸੋਈ ਭਲ ਜਨ ਕੈ ਅਤਿ ਨਿਰਮਲ ਦਾਸ ਕੀ ਜੁਗਤਾ ਰਹਾਉ ਸਗਲ ਤਿਆਗ ਹਰ ਸਰਣੀ ਆਇਆ ਤਿਸ ਜਨ ਕਹਾ ਵਿਆਪੈ ਮਾਇਆ ਨਾਮ ਨਿਧਾਨ ਜਾ ਕੇ ਮਨ ਤਿਸ ਕੋ ਚਿੰਤਾ ਸੁਖ ਨੈ ਨਾਹੇ ਕਹੋ ਨਾਨਕ ਗੁਰ ਪੂਰਾ ਪਾਇਆ ਪਰਮ ਮੋਹ ਸਗਲ ਬਿਨਸਾਇਆ ਆਸਾ ਮਹੱਲਾ ਪੰਜਵਾ ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ ਤਾਂ ਦੁਖ ਭਰਮ ਕਹੋ ਕੈਸੇ ਨੀਰਾ ਸੁਨ ਸੁਨ ਜੀਵਾ ਸੋਏ ਤੁਮਾਰੀ ਮੋਹੇ ਨਿਰਗੁਣ ਕਉ ਲਿਹੋ ਉਧਾਰੀ ਰਹਾ ਮਿਟ ਗਿਆ ਦੁਖ ਵਿਸਾਰੀ ਜਿੰਦਾ ਫਲ ਪਾਇਆ ਜਪ ਸਤਿਗੁਰ ਮੰਤਾ ਸੋਈ ਸਤ ਸਤ ਹੈ ਸੋਏ ਸਿਮਰ ਸਿਮਰ ਰਖ ਕੰਠੀ ਪਰੋਏ ਕਹੋ ਨਾਨਕ ਕੌਣ ਉਹ ਕਰਮਾ ਜਾ ਕੈ ਮਨ ਵਸਿਆ ਹਰਿ ਨਾਮਾ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਅਹੰਕਾਰ ਵਿਗੂਤੇ ਹਰ ਸਿਮਰਨ ਕਰ ਹਰ ਜਨ ਛੂਟੇ ਸੋਏ ਰਹੇ ਮਾਇਆ ਮਦ ਮਾਤੇ ਜਾਗਤ ਭਗਤ ਸਿਮਰਤ ਹਰਿ ਰਾਤੇ ਰਹਾਉ ਮੋਹ ਪਰਮ ਬਜੂਨ ਪੁਆਇਆ ਆਸਰ ਭਗਤ ਹਰਿ ਚਰਨ ਤੇ ਆਇਆ ਬੰਧਨ ਅੰਤ ਕੂਪ ਗ੍ਰਹਿ ਮੇਰਾ ਮੁਕਤੇ ਸੰਤ 부ਜੈ ਹਰਿ ਨੇਰਾ ਕਹੋ ਨਾਨਕ ਜੋ ਪ੍ਰਭ ਸਰਣਾਈ ਈਹਾ ਸੁਖ ਆਗੈ ਗਤ ਪਾਈ ਆਸਾ ਮਹੱਲਾ ਪੰਜਵਾ ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ ਤੂੰ ਮੇਰਾ ਠਾਕੁਰ ਹਮ ਤੇਰਾ ਦਵਾਰੇ ਤੂੰ ਮੇਰਾ ਕਰਤਾ ਓ ਸੇਵਕ ਤੇਰਾ ਸਰਣ ਗਹੀ ਪ੍ਰਭ ਗੁਰੀ ਗਹਿਰਾ ਰਹਾਉ ਤੂੰ ਮੇਰਾ ਜੀਵਨ ਤੂੰ ਆਧਾਰ ਤੁਧੈ ਪੇਖ ਵਿਕਸੈ ਕੌਲਾਰ ਤੂੰ ਮੇਰੀ ਗਤ ਪਤ ਤੂੰ ਪਰਵਾਨ ਤੂੰ ਸਮਰਥ ਮੈਂ ਤੇਰਾ ਤਾਣ ਆਣ ਦਿਨ ਜਪਉ ਨਾਮ ਗੁਣ ਤਾਸੇ ਨਾਨਕ ਕੀ ਪ੍ਰਭ ਹੈ ਅਰਦਾਸੇ ਆਸਾ ਮਹੱਲਾ ਪੰਜਵਾ ਰੋਵਣ ਹਾਰੈ ਝੂਠ ਕਮਾਨਾ ਹਾਸਿਆ ਸੋ ਕਰਤ ਬੇਗਾਨਾ ਕੋ ਮੂਆ ਕਾਕੈ ਕਰਿ ਗਾਵਨ ਕੋ ਰੋਵੈ ਕੋ ਹਾਸਿਆ ਸਿਪਾਵਨ ਰਹਾਓ ਬਾਲ ਵਿਵਸਥਾ ਤੇ ਵਿਰਧਾਨਾ ਪਹੁੰਚ ਨ ਮੁਕਾ ਫਿਰ ਪਛਤਾਨਾ ਤ੍ਰਿਹੁ ਗੁਣ ਮੈਂ ਵਰਤੈ ਸੰਸਾਰਾ ਨਰਕ ਸੁਰੂ ਫਿਰ ਫਿਰ ਅਵਤਾਰਾ ਕਹੋ ਨਾਨਕ ਜੋ ਲਾਇਆ ਨਾਮ ਸਫਲ ਜਨਮ ਤਾ ਕਾ ਪ੍ਰਮਾਨ ਆਸਾ ਮਹੱਲਾ ਪੰਜਵਾ ਸੋਏ ਰਹੀ ਪ੍ਰਭ ਖਬਰ ਨਾ ਜਾਣੇ ਭੋਰ ਪਿਆ ਬਹੁਰ ਪਛਤਾਨੀ ਪ੍ਰਿਆ ਪ੍ਰੇਮ ਸਾਜ ਮਨ ਅਨੰਦ ਧਰੋਰੀ ਪ੍ਰਭ ਮਿਲ ਬੇਕੀ ਲਾਲਸਾ ਤਾਤੇ ਆਲਸ ਕਹਾ ਕਰੋਰੀ ਰਹਾ ਕਰਮ ਹੈ ਅੰਮ੍ਰਿਤ ਆਣ ਨਿਸਾਰਿਓ ਖਿਸਰ ਗਇਓ ਭੂਮ ਭਰਿ ਡਾਰਿਓ ਸਾਧ ਮੋਹਿ ਲਾਦੀ ਅਹੰਕਾਰੇ ਦੋਸ ਨਾਹੀ ਪ੍ਰਭ ਕਰਨ ਹਾਰੇ ਸਾਧ ਸੰਗ ਮਿਟੇ ਪਰਮ ਅੰਧਾਰੇ ਨਾਨਕ ਮੇਲੀ ਸਿਰਜਣਹਾਰੇ ਆਸਾ ਮਹੱਲਾ ਪੰਜਵਾ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਤੂ ਚਿਤ ਆਵੈ ਤੇਰੀ ਮਾਇਆ ਸਿਮਰਤ ਨਾਮ ਸਗਲ ਰੋਗ ਖਿਆ ਰਹਾ ਅਨਕ ਦੂਖ ਦੇਵ ਹੈ ਵਰਾ ਕੋ ਪਹੁੰਚ ਨਾ ਸਾਖ ਜਨ ਤੇਰੇ ਕੋ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਾਜ ਆਨੰਦ ਬਸੈ ਬੈਰਾਗੀ ਨਾਨਕ ਕੀ ਅਰਦਾਸ ਸੁਣੀ ਜੈ ਕੇਵਲ ਨਾਮ ਹਿਰਦੇ ਮਹਿ ਦੀਜੈ ਆਸਾ ਮਹੱਲਾ ਪੰਜਵਾ ਮਨ ਤ੍ਰਿਵਤਾਨੋ ਮਿਟੇ ਜੰਜਾਲ ਪ੍ਰਭ ਆਪਣਾ ਹੋਇਆ ਕਿਰਪਾਲ ਸੰਤ ਪ੍ਰਸਾਦ ਭਲੀ ਬਣੀ ਜਾ ਕੈ ਗ੍ਰਹਿ ਸਭ ਕਿਛੁ ਹੈ ਪੂਰਨ ਸੋ ਭੇਟਿਆ ਨਿਰਭੈ ਤਨੀ ਰਹਾਉ ਨਾਮ ਦ੍ਰਿੜਾਇਆ ਸਾਧ ਕਿਰਪਾਲ ਮਿਟ ਗਈ ਭੂਖ ਮਹਾ ਬਿਗਰਾਲ ਠਾਕੁਰ ਆਪਣਾ ਕੀਨੀ ਦਾਤ ਜਲ 부ਜੀ ਮਨ ਹੋਈ ਸਾਤ ਮਿਟ ਗਈ ਭਾਲ ਮਨ ਸਾਜ ਸਮਾਨਾ ਨਾਨਕ ਪਾਇਆ ਨਾਮ ਖਜ਼ਾਨਾ ਆਸਾ ਮਹੱਲਾ ਪੰਜਵਾ ਠਾਕੁਰ ਸੋ ਜਾ ਕੀ ਬਨਿਆਏ ਭੋਜਨ ਪੂਰਨ ਰਹੇ ਅਘਾਈ ਕਛੂ ਨਾ ਥੋਰਾ ਹਰ ਭਗਤਨ ਕਉ ਖਾਤ ਖਰਚਤ ਬਿਲਛਤ ਦੇਵਨ ਕਉ ਰਹਾਉ ਜਾ ਕਾ ਧਨੀ ਅਗਮ ਗੁਸਾਈ ਮਾਨੁ ਕੀ ਕਉ ਕੇ ਚਲਾਈ ਜਾ ਕੀ ਸੇਵਾ ਦਸ ਅਸ ਸਿਧਾਈ ਫਲਕ ਦਿਸਤਾ ਕੀ ਲਾਗੋ ਪਾਈ ਜਾ ਕਉ ਦਇਆ ਕਰੋ ਮੇਰੇ ਸੁਆਮੀ ਕਹੋ ਨਾਨਕ ਨਾਹੀ ਤਿਨ ਕਾਮੀ ਆਸਾ ਮਹੱਲਾ ਪੰਜਵਾ ਜੋ ਮੈਂ ਆਪਣਾ ਸਤਿਗੁਰ ਧਿਆਇਆ ਤਬ ਮੇਰਾ ਮਨ ਮਹਾ ਸੁਖ ਪਾਇਆ ਮਿਟ ਗਈ ਗਣਤ ਬਿਨਾ ਸਿਉ ਸੰਸਾ ਨਾਮ ਰਤੇ ਜਨ ਪਏ ਭਗਵੰਤਾ ਰਹਾਉ ਜੋ ਮੈਂ ਆਪਣਾ ਸਾਹਿਬ ਚੀਤ ਤਉ ਭਉ ਮਿਟਿਓ ਮੇਰੇ ਮੀਤ ਜੋ ਮੈਂ ਓੜ ਗਈ ਪ੍ਰਭ ਤੇਰੀ ਤਾਂ ਪੂਰਨ ਹੋਈ ਮਨਸਾ ਮੇਰੀ ਦੇਖ ਚਲਤ ਮਨ ਭੈ ਦਿਲਾਸਾ ਨਾਨਕ ਦਾਸ ਤੇਰਾ ਪ੍ਰਭਾਸਾ ਆਸਾ ਮਹੱਲਾ ਪੰਜਵਾ ਆਣ ਦਿਨ ਮੂਸਾ ਲਾਜ ਟੁਕਾਏ ਗਿਰਤ ਕੂਪ ਮਹਿ ਖਾਹੇ ਮਿਠਾਈ ਸੋਚਤ ਸਾਚਤ ਰਹਿਣ ਬਿਹਾਨੀ ਅਨਕ ਰੰਗ ਮਾਇਆ ਕੇ ਚਿਤਵਤ ਕਬਹੂ ਨਾ ਸਿਮਰੈ ਸਾਰੰਗ ਪਾਣੀ ਰਹਾਉ ਦ੍ਰੁਮ ਕੀ ਛਾਇਆ ਨੇ ਚਲ ਗਿਰੋ ਬਾਂਧਿਆ ਕਾਲ ਕੈ ਫਾਂਸੀ ਸਖਤ ਸਰ ਸੰਧਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਥਾਨ ਊੜ ਨੇ ਚਲ ਕਰਿ ਪਾਇਆ ਸਾਧ ਸੰਗ ਜਪਿਓ ਹਰਿ ਰਾਏ ਨਾਨਕ ਜੀਵੈ ਹਰ ਗੁਣ ਗਾਏ ਆਸਾ ਮਹੱਲਾ ਪੰਜਵਾ ਦੁੱਤ ਕੇ ਨੋ ਉਨ ਕੈ ਸੰਗ ਤੂੰ ਕਰਤੀ ਖੇਲ ਉਨ ਕੈ ਸੰਗ ਹਮ ਤੁਮ ਸੰਗ ਮੇਲ ਉਨ ਕੈ ਸੰਗ ਤੂੰ ਸਭ ਕੋ ਲੋਰੈ ਉਸ ਬਿਨਾ ਕੋ ਮੁਖ ਨਹੀਂ ਜੋਰੈ ਤੇ ਬੈਰਾਗੀ ਕਹਾ ਸਮਾਏ ਤਿਸ ਬਿਨ ਤੁਹੀ ਦੁਹੇਰੀ ਰੀ ਰਹਾਉ ਉਨ ਕੈ ਸੰਗ ਤੂੰ ਗ੍ਰਹਿ ਮੈਂ ਮਾਹਰੀ ਉਨ ਕੈ ਸੰਗ ਤੂੰ ਹੋਈ ਹੈ ਜਾਹਰੀ ਉਨ ਕੈ ਸੰਗ ਤੂੰ ਰਖੀ ਪਪੋਲੇ ਉਸ ਬਿਨਾ ਤੂੰ ਛੁਟਕੀ ਰੋਏ ਉਨ ਕੈ ਸੰਗ ਤੇਰਾ ਮਾਨ ਮਹਤ ਉਨ ਕੈ ਸੰਗ ਤੁਮ ਸਾਗ ਜਗਤ ਉਨ ਕੈ ਸੰਗ ਤੇਰੀ ਸਭ ਬਿਲ ਥਾਟੀ ਉਸ ਬਿਨਾ ਤੂੰ ਹੋਈ ਹੈ ਮਾਟੀ ਉਹ ਬੈਰਾਗੀ ਮਰੈ ਨਾ ਜਾਏ ਹੁਕਮੇ ਬਾਧਾਕਾਰ ਕਮਾਏ ਜੋੜ ਵਿਛੋੜੇ ਨਾਨਕ ਥਾਪੇ ਆਪਣੀ ਕੁਦਰਤ ਜਾਣੈ ਆਪੇ ਆਸਾ ਮਹੱਲਾ ਪੰਜਵਾ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨਸੈ ਨਾ ਹਮ ਕੜਿਆ ਨਾ ਹੋ ਨਿਰਦੰਡਾਹਾਂ ਭੁਖੇ ਨਾ ਉਸ ਦੁਖ ਨਾ ਹਮ ਕਉ ਦੁਖੇ ਅਵਰ ਨ ਕੋ ਮਾਰਨ ਵਾਰਾ ਜੀਓ ਹਮਾਰਾ ਜੀਓ ਦੇਨ ਹਾਰਾ ਰਹਾਉ ਨਾ ਉਸ ਬੰਧਨ ਨਾ ਹਮ ਬਾਦੇ ਨਾ ਉਸ ਧੰਦਾ ਨਾ ਹਮ ਧਾਦੇ ਨਾ ਉਸ ਮਹਿਲ ਨਾ ਹਮ ਕਉ ਮੈਲਾ ਉਸ ਆਨੰਦ ਤਾ ਹਮ ਸਦਕੇ ਲਾ ਨਾ ਉਸ ਸੋਚ ਨਾ ਹਮ ਕਉ ਸੋਚਾ ਨਾ ਉਸ ਲੇਪ ਨਾ ਹਮ ਕਉ ਪੋਚਾ ਨਾਸ ਭੂਖ ਨਾ ਕੋ ਤ੍ਰਿਸ਼ਨਾ ਜਾ ਉਹ ਨਿਰਮਲਤਾ ਹਮ ਜਨਾ ਹਮ ਕਿਛ ਨਾਹੀ ਏਕੈ ਹੋਈ ਆਗੈ ਪਾਛੈ ਏਕੋ ਸੋਈ ਨਾਨਕ ਗੁਰ ਖੋਏ ਪ੍ਰਮ ਪੰਗਾ ਹਮ ਹੋਏ ਮਿਲ ਹੋਏ ਇਕ ਰੰਗਾ ਆਸਾ ਮਹੱਲਾ ਪੰਜਵਾ ਅਨਿਕ ਭਾਂਤ ਕਰ ਸੇਵਾ ਕਰੀਐ ਜਿਉ ਪ੍ਰਾਨ ਤਨ ਆਗੇ ਧਰੀਐ ਪਾਣੀ ਪੱਖਾ ਕਰੋ ਤਾਜ ਅਭਿਮਾਨ ਅਨਿਕ ਭਾਰ ਜਾਈਐ ਕੁਰਬਾਨ ਸਾਈ ਸੁਹਾਗਣ ਜੋ ਪ੍ਰਭ ਪਾਈ ਤਿਸ ਕੈ ਸੰਗ ਮਿਲੋ ਮੇਰੀ ਮਾਈ ਰਹਾਓ ਦਾਸ ਦਾਸੀ ਕੀ ਬਨਿਹਾਰੇ ਉਨ ਕੀ ਰੇਨ ਬਸੈ ਜੀਏ ਨਾਲ ਮਾਤਾ ਭਾਗਤਾ ਭਾਵ ਸੰਗ ਮਿਲੈ ਸੁਆਮੀ ਆਪਣੇ ਰੰਗੇ ਜਾਪ ਤਾਪ ਦੇਵੋ ਸਭ ਨੇ ਮਾ ਕਰਮ ਧਰਮ ਅਰਪੋ ਸਭ ਹੋਮਾ ਗਰਭ ਮੋਹ ਤਜ ਹੋ ਵਰੇਨ ਹੁਣ ਕੈ ਸੰਗ ਦੇਖੋ ਪ੍ਰਭ ਨੈਣ ਨਿਮਖ ਨਿਮਖ ਏਹੀ ਆਰਾਧੋ ਦਿਨ ਸਰੈਣ ਇਹ ਸੇਵਾ ਸਾਧੋ ਭਏ ਕਿਰਪਾਲ ਗੋਪਾਲ ਗੋਬਿੰਦ ਸਾ ਸੰਗ ਨਾਨਕ ਬਖਸ਼ਿੰਦ ਆਸਾ ਮਹੱਲਾ ਪੰਜਵਾ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁਖ ਲਗੈ ਨਾ ਕੋਏ ਪ੍ਰਭ ਕੀ ਪ੍ਰੀਤ ਹਉ ਮੈਂ ਮਲ ਖੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ ਸੁਨੋ ਮੀਤ ਐਸਾ ਪ੍ਰੇਮ ਪਿਆਰ ਜੀ ਪ੍ਰਾਨ ਘਟ ਘਟ ਆਧਾਰ ਰਹਾਉ ਪ੍ਰਭ ਕੀ ਪ੍ਰੀਤ ਭੈ ਸਗਲ ਨਿਧਾਨ ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ ਪ੍ਰਭ ਕੀ ਪ੍ਰੀਤ ਸਤ ਸੁਭਾਵੰਤ ਪ੍ਰਭ ਕੀ ਪ੍ਰੀਤ ਸਭ ਮਿਟਿਆ ਚਿੰਤ ਪ੍ਰਭ ਕੀ ਪ੍ਰੀਤ ਇਹੋ ਭਵ ਜਲ ਤਰੈ ਪ੍ਰਭ ਕੀ ਪ੍ਰੀਤ ਜਮਤੇ ਨਹੀਂ ਡਰੈ ਪ੍ਰਭ ਕੀ ਪ੍ਰੀਤ ਸਗਲ ਉਧਾਰੈ ਪ੍ਰਭ ਕੀ ਪ੍ਰੀਤ ਚਲੈ ਸੰਗਾਰੈ ਆਪੋ ਕੋਈ ਮਿਲੈ ਨਾ ਭੂਲੈ ਜਿਸ ਕਿਰਪਾਲ ਤਿਸ ਸਾਧ ਸੰਗ ਭੂਲੈ ਕਹੋ ਨਾਨਕ ਤੇਰਾ ਕੁਰਬਾਨ ਸੰਤ ਓਟ ਪ੍ਰਭ ਤੇਰਾ ਤਾਣ ਆਸਾ ਮਹੱਲਾ ਪੰਜਵਾ ਭੂਪਤੀ ਹੋਏ ਕਹਿ ਰਾਜ ਕਮਾਇਆ ਕਰ ਕਰ ਅਨਰਥ ਵਿਹਾਜੀ ਮਾਇਆ ਸੰਚਤ ਸੰਚਤ ਥੈਲੀ ਕੀਨੀ ਪ੍ਰਭ ਉਸ ਤੇ ਢਾਰ ਅਵਰ ਕਉ ਦੀਨੀ ਕਾਜ ਗਗਰੀਆ ਅੰਭ ਮਝਰੀਆ ਗਰਵ ਗਰਵ ਆਹੂ ਮੈਂ ਭਰਿਆ ਰਹਾ ਨਿਰਭਉ ਹੋਇਓ ਭਇਓ ਨਿਹੰਗਾ ਚੀਤਨਾ ਆਇਓ ਕਰਤਾ ਸੰਗਾ ਲਸਕਰ ਜੋੜੇ ਕੀਏ ਸੰਬਾਹਾ ਨਿਕਸਿਆ ਕੂਕ ਤਾ ਹੋਏ ਗਇਓ ਸੁਆਹਾ ਉਚੇ ਮੰਦਰ ਮਹਲ ਅਰ ਰਾਣੀ ਹਸਤ ਘੋੜੇ ਜੋੜੇ ਮਨ ਭਾਨੀ ਵਡ ਪਰਵਾਰ ਪੂਤ ਅਰ ਧੀਆ ਮੋਹੇ ਪਚੇ ਪਜ ਅੰਧਾ ਮੂਆ ਜਿਨਹਿ ਉਪਾਹਾ ਤਿਨਹਿ ਬਿਨਾਹਾ ਰੰਗ ਰਸਾਜੈ ਸਿ ਸੁਨਾਹਾ ਸੋਈ ਮੁਕਤਾ ਤਿਸ ਰਾਜ ਮਾਲ ਨਾਨਕ ਦਾਸ ਜਿਸ ਖਸਮ ਦਇਆਲ ਆਸਾ ਮਹੱਲਾ ਪੰਜਵਾ ਇਨ ਸਿਉ ਪ੍ਰੀਤ ਕਰੀ ਕਨੇਰੀ ਜੋ ਮਿਲਿਐ ਤਵ ਵਧੈ ਵਧੇਰੀ ਗਲ ਚੰਬੜੀ ਜੋ ਛੋੜੈ ਨਾਹੀ ਲਾਗ ਛਟੋ ਸਤਿਗੁਰ ਕੀ ਪਾਈ ਜਗ ਮੋਹਨੀ ਹਮ ਤਿਆਗੀ ਗਵਾਈ ਨਿਰਗੁਣ ਮਿਲਿਓ ਵੱਜੀ ਵਧਾਈ ਰਹਾਉ ਐਸੀ ਸੁੰਦਰ ਮਨ ਕੋ ਮੋਹ ਹੈ ਬਾਟ ਘਾਟ ਗ੍ਰਹਿ ਬਨ ਬਨ ਜੋ ਹੈ ਮਨ ਤਨ ਲਾਗੈ ਹੋਏ ਕੈ ਮੀਠੀ ਗੁਰ ਪ੍ਰਸਾਦ ਮੈਂ ਖੋਟੀ ਡੀਠੀ ਅਗਰ ਕੋਸ ਕੇ ਵੱਡੇ ਠਗਾਉ ਛੋਟਾ ਹੈ ਨਾਹੀ ਬਾਪ ਨਾ ਮਾਉ ਮੇਲੀ ਆਪਣੇ ਉਨਲੇ ਬਾਂਧੇ ਗੁਰ ਕਿਰਪਾ ਤੇ ਮੈਂ ਸਗਲੇ ਸਾਧੇ ਅਬ ਮੂਰੇ ਮਨ ਭਇਆ ਆਨੰਦ ਪਉ ਚੂਕਾ ਟੂਟੇ ਸਭ ਫੰਦ ਕਹੋ ਨਾਨਕ ਜਾ ਸਤਿਗੁਰ ਪਾਇਆ ਘਰ ਸਗਲਾ ਮੈਂ ਸੁਖੀ ਬਸਾਇਆ ਆਸਾ ਮਹੱਲਾ ਪੰਜਵਾ ਆਠ ਬਾਰ ਨਿਕਟ ਕਰ ਜਾਣਾ ਹੈ ਪ੍ਰਭ ਕਾ ਕੀਆ ਮੀਠਾ ਮਾਨਾ ਹੈ ਏਕ ਨਾਮ ਸੰਤ ਨੇ ਆਧਾਰ ਹੋਏ ਰਹੇ ਸਭ ਕੀ ਪਗਛਾਰ ਸੰਤ ਰਹਾਤ ਸੁਨੋ ਮੇਰੇ ਭਾਈ ਹੁਆ ਕੀ ਮਹਿਮਾ ਕਥਨ ਨਾ ਜਾਈ ਰਹਾਓ ਵਰਤਨ ਜਾ ਕੈ ਕੇਵਲ ਨਾਮ ਅਨੰਦ ਰੂਪ ਕੀਰਤਨ ਵਿਸਰਾਮ ਮਿੱਤਰ ਸਤਰ ਜਾ ਕੈ ਏਕ ਸਮਾਨੈ ਪ੍ਰਭ ਆਪਣੇ ਬਿਨ ਅਵਰ ਨ ਜਾਣੈ ਕੋਟ ਕੋਟ ਅਗ ਕਾਟਨ ਹਾਰਾ ਅੰਦੂ ਦੂਰ ਕਰਨ ਜੀ ਤਾਰਾ ਦਾਤਾਰਾ ਵੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਛਲੀ ਤਾਕਾ ਸੰਗ ਬਾਛੈ ਸੁਰਦੇਵ ਅਮੋਹ ਦਰਸ ਸਫਲ ਜਾ ਕੀ ਸੇਵ ਕਰ ਜੋੜ ਨਾਨਕ ਕਰੇ ਅਰਦਾਸੇ ਮੋਹੇ ਸੰਤ ਹਟਾਲ ਦੀਜੈ ਗੁਣ ਤਾਸੇ ਆਸਾ ਮਹੱਲਾ ਪੰਜਵਾ ਸਗਲ ਸੂਖ ਜਪ ਏਕੈ ਨਾਮ ਸਗਲ ਧਰਮ ਹਰ ਕੇ ਗੁਣ ਗਾਮ ਮਹਾ ਪਵਿੱਤਰ ਸਾਧ ਕਾ ਸੰਗ ਜਿਸ ਭੇਟ ਲਾਗੈ ਪ੍ਰਭ ਰੰਗ ਗੁਰ ਪ੍ਰਸਾਦ ਹੋਏ ਆਨੰਦ ਪਾਵੈ ਜਿਸ ਸਿਮਰਤ ਮਨ ਹੋਏ ਪ੍ਰਗਾਸਾ ਤਾਂ ਕੀ ਗਾਤਮਿਤ ਕਹਣ ਨਾ ਜਾਵੈ ਰਹਾਓ ਵਰਤ ਨੇਮ ਮੱਜਨ ਤਿਸ ਪੂਜਾ ਬੇਦ ਪ੍ਰਾਣ ਤਿਨ ਸਿਮਰਤ ਸੁਨੀ ਜਾ ਮਹਾ ਪੁਨੀਤ ਜਾ ਕਾ ਨਿਰਮਲ ਥਾਨ ਸਾਧ ਸੰਗਤ ਜਾ ਕਾ ਹਰਿ ਹਰਿ ਨਾਮ ਪ੍ਰਗਟਿਓ ਸੋ ਜਨ ਸਗਲੇ ਭਵਨ ਪਤਿਤ ਪੁਨੀਤ ਤਾ ਕੀ ਪਗਰੇਨ ਜਾ ਕੋ ਭੇਟਿਓ ਹਰਿ ਹਰਿ ਰਾਏ ਤਾ ਕੀ ਗਤ ਮਿਤ ਕਥਨ ਨ ਜਾਏ ਆਠ ਪਾਰ ਕਰ ਜੋੜ ਤੇ ਆਵੋ ਉਨ ਸਾਧਾ ਕਾ ਦਰਸ਼ਨ ਪਾਵੋ ਮੋਹੇ ਗਰੀਬ ਕੋ ਲਿਓ ਰਲਾਏ ਨਾਨਕ ਆਏ ਪਏ ਸਰਣਾਏ ਆਸਾ ਮਹੱਲਾ ਪੰਜਵਾ ਆਠ ਪਾਰ ਉਦਕੇ ਸਨਾਨੀ ਸਾਦੀ ਭੋਗ ਲਗਾਏ ਸੋ ਗਿਆਨੀ ਵਿਰਥਾ ਕਾਉ ਛੋੜੈ ਨਾਹੀ ਬਹੁਰ ਬਹੁਰ ਤਿਸ ਲਾਗਾ ਪਾਈ ਸਾਲ ਗ੍ਰਾਮ ਹਮਾਰਾ ਸੇਵਾ ਪੂਜਾ ਅਰਚਾ ਬੰਦਨ ਦੇਵਾ ਰਾਵ ਘੰਟਾ ਜਾ ਕਾ ਸੁਨਿਐ ਚਹੁ ਕੁੰਟ ਆਸਨ ਜਾ ਕਾ ਸਦਾ ਬੈਕੁੰਠ ਜਾ ਕਾ ਚਵਰ ਸਭ ਉਪਰ ਝੂਲੈ ਤਾ ਕਾ ਧੂ ਸਦਾ ਪਰਫੁੱਲੈ ਘਾਟ ਘਾਟ ਸੰਪਟ ਹੈ ਰੇ ਜਾ ਕਾ ਅਭਾਗ ਸਵਾ ਸੰਗ ਹੈ ਸਾਦਾ ਆਰਤੀ ਕੀਰਤਨ ਸਦਾ ਆਨੰਦ ਬਹਿਮਾ ਸੁੰਦਰ ਸਦਾ ਬੇਅੰਤ ਜਿਸੈ ਪ੍ਰਾਪਤ ਤਿਸੀ ਲਹਨਾ ਸੰਤ ਚਰਨ ਉਹ ਆਇਓ ਸਰਨਾ ਹਾਥ ਚੜਿਓ ਹਰਿ ਸਾਲ ਗਿਰਾਮ ਕਹੋ ਨਾਨਕ ਗੁਰ ਕੀ ਨੋਦਾਨੋ ਆਸਾ ਮਹੱਲਾ ਪੰਜਵਾ ਪੰਜ ਪਦਾ ਜਿਹ ਪੈਡੈ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੂਰਾਰੀ ਸਤਿਗੁਰ ਪੂਰਾ ਸਾਚ ਕਹਾ ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗ ਦੂਰ ਰਹਾ ਰਹਾ ਜਹ ਲਾਲਤ ਜਾ ਗਾਤੀ ਘਾਟ ਦੂਰ ਰਹੀਓ ਜਨ ਤੇ ਬਾਟ ਜਹ ਆਵਟੇ ਬਹੁਤ ਘਨ ਸਾਥ ਪਾਰਨੋਂ ਕੇ ਸੰਗੀ ਸਾਧ ਚਿੱਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਨਾ ਕਉ ਦ੍ਰਿਸ਼ਟ ਨਾ ਪੇਖਾ ਕਹੋ ਨਾਨਕ ਜਿਸ ਸਤਿਗੁਰ ਪੂਰਾ ਵਾਜੇ ਤਾਕੈ ਅਨਹਦ ਤੂਰਾ ਆਸਾ ਮਹੱਲਾ ਪੰਜਵਾਨ ਉਪਦਾ ਇੱਕ ਸਾਧੂ ਸੰਗ ਸਿਖਾਇਓ ਨਾਮ ਸਰਮ ਮਨੋਰਥ ਪੂਰਨ ਕਾਮ ਬੁਝਗੀ ਤ੍ਰਿਸ਼ਨਾ ਹਜ ਦਸਾਇਆ ਗਾਨੇ ਜਪ ਜਪ ਜੀਵਾ ਸਾਰਿ ਪਾਨੇ ਕਰਨ ਕਰਾਵਨ ਸਰਨ ਪਰਿਆ ਗੁਰ ਪ੍ਰਸਾਦ ਸਾਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਉ ਲਾਲ ਜਵੇ ਹਰ ਭਰੇ ਭੰਡਾਰੇ ਤੂਟ ਨ ਆਵੇ ਜਪ ਨਿਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾ ਕੀ ਪਰਮ ਗਤੀ ਹੋਏ ਆਸਾ ਘਰ ਸਤਵਾਂ ਮਹੱਲਾ ਪੰਜਵਾ ਹਰਿ ਕਾ ਨਾਮ ਹਿਰਦੈ ਨਿਤ ਧਿਆਏ ਸੰਗੀ ਸਾਥੀ ਸਗਲ ਤਰਾਈ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰਤ ਸਦਾ ਸਮਾਲੇ ਰਹਾਉ ਤੇਰਾ ਗੀਆ ਮੀਠਾ ਲਾਗੈ ਹਰਿ ਨਾਮ ਪਦਾਰਥ ਨਾਨਕ ਮੰਗੈ ਆਸਾ ਮਹੱਲਾ ਪੰਜਵਾ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਨ ਹੈ ਆਧਾਰ ਚਰਨ ਕਮਲ ਗੁਰਦੇਵ ਪਿਆਰੇ ਪੂਜੈ ਸੰਤ ਹਰਿ ਪ੍ਰੀਤ ਪਿਆਰੇ ਰਹਾਉ ਜਾ ਕੈ ਮਸਤਕ ਲਿਖਿਆ ਭਾਗ ਕਹੋ ਨਾਨਕ ਤਾ ਕਾ ਥਿਰ ਸੁਹਾਗ ਆਸਾ ਮਹੱਲਾ ਪੰਜਵਾ ਮੀਠੀ ਆਗਿਆ ਫਿਰ ਕੀ ਲਾਗੀ ਸੌਕਨ ਘਰ ਕੀ ਕੰਤ ਤਿਆਗੀ ਪ੍ਰਿਆ ਸੋਹਾਗਨ ਸਿਗਾਰ ਕਰੀ ਮਨ ਮੇਰੇ ਕੀ ਤੇ ਹਰੀ ਭਲੋ ਭਇਓ ਪ੍ਰਿਯ ਕਹਿਆ ਮਾਨਿਆ ਸੂ ਸਾਜ ਇਸ ਘਰ ਕਾ ਜਾਣਿਆ ਰਹਾਓ ਹਉ ਬੰਦੀ ਪ੍ਰਿਯ ਖਿਜਮਤਦਾਰ ਧਾਰ ਓਹ ਅਵਨਾਸੀ ਅਗਮ ਅਪਾਰ ਲੇ ਪੱਖਾ ਪ੍ਰਿਯ ਝੱਲੋ ਪਾਏ ਭਾਗ ਗਏ ਪੰਜ ਦੂਤ ਲਾਵੇ ਨਾਮ ਹੈ ਕੁਲ ਨਾ ਸੁਭਾਵੰਤ ਕਿਆ ਜਾਣਾ ਕਿਉ ਭਾਨੀ ਕੰਤ ਮੋਹਿ ਅਨਾਥ ਗਰੀਬ ਨਿਵਾਨੀ ਕੰਤ ਪਗਰੇ ਹਉ ਕੀ ਨੀਰਾਣੀ ਜਬ ਮੁਖ ਪ੍ਰੀਤਮ ਸਾਜਨ ਲਾਗਾ ਸੂਖ ਸਾਜ ਮੇਰਾ ਧਨ ਸੋਹਾਗਾ ਕਹੋ ਨਾਨਕ ਮੋਰੀ ਪੂਰਨ ਆਸਾ ਸਤਿਗੁਰ ਮੇਲੀ ਪ੍ਰਭ ਗੁਣ ਤਾਸਾ ਆਸਾ ਮਹੱਲਾ ਪੰਜਵਾ ਮਾਥਾ ਤ੍ਰਿਕਟੀ ਦ੍ਰਿਸ਼ ਕਰੂਰੇ ਬੋਲੇ ਕੌੜਾ ਜੇ ਬਾਕੀ ਫੂੜੇ ਸਦਾ ਭੁੱਖੀ ਫਿਰ ਜਾਣਾ ਦੂਰੇ ਐਸੀ ਇਸਤਰੀ ਇਕ ਰਾਮ ਉਪਾਈ ਹੁਣ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ ਰਹਾਓ ਪਾਏ ਠਗੌਲੀ ਸਭ ਜਗ ਜੋਇਆ ਬ੍ਰਹਮਾ ਵਿਸ਼ਨੂੰ ਮਹਾਦੇਵ ਮੋਇਆ ਗੁਰਮੁਖ ਨਾਮ ਲੱਗੇ ਸੇ ਸੋਇਆ ਵਰਤ ਨੇਮ ਕਰ ਥਾਕੇ ਪੁਨਹ ਚਰਨਾ ਤਤ ਤੀਰਥ ਭਵੇ ਸਭ ਤਰਨਾ ਸੇ ਉਬਰੇ ਜੇ ਸਤਗੁਰ ਕੀ ਸਰਨਾ ਮਾਇਆ ਮੋਹੇ ਸਭੋ ਜਗ ਬਾਧਾ ਹਉ ਮੈਂ ਪਚੈ ਮਨ ਮੁਖ ਮੂਰਾਖਾ ਗੁਰ ਨਾਨਕ ਬਾਹ ਪਕਰਿ ਹਮ ਰਾਖਾ ਆਸਾ ਮਹੱਲਾ ਪੰਜਵਾ ਸਰਬ ਦੁਖ ਜਬ ਬਿਸਰੈ ਸੁਆਮੀ ਇਹਾ ਹੁਆ ਕਾਮਨਾ ਪ੍ਰਾਨੀ ਸੰਤ ਤ੍ਰਿਪਤਾ ਸੇ ਹਰਿ ਹਰਿ ਧਿਆਏ ਕਰ ਕਿਰਪਾ ਆਪਣਾ ਨਾਇ ਲਾਏ ਸਰਬ ਸੂਖ ਪ੍ਰਭ ਤੁਮਰੀ ਰਜਾਏ ਰਹਾ ਸੰਗ ਹੋਵਤ ਕੋ ਜਾਣਤ ਦੂਰੇ ਸੋ ਜਨ ਮਰਤਾ ਨਿਤ ਨਿਝੂਰੇ ਜਿਨ ਸਭ ਭੇਦੀਆ ਤਿਸ ਚਿਤਵਦ ਨਾਹੇ ਮਹਾ ਵਿਖਿਆ ਮਹਿ ਦਿਨ ਰਹਿਣ ਜਾਹੇ ਕਹੋ ਨਾਨਕ ਪ੍ਰਭ ਸਿਮਰੋ ਏਕ ਗਾਤੀ ਪਾਈਐ ਗੁਰ ਪੂਰੇ ਟੇਕ ਆਸਾ ਮਹੱਲਾ ਪੰਜਵਾ ਨਾਮ ਜਪਤ ਮਨ ਤਨ ਸਭ ਹਰਿਆ ਕਰਮਲ ਦੋਗ ਸਗਲ ਪਰ ਹਰਿਆ ਸੋਈ ਦਿਵਸ ਭਲਾ ਮੇਰੇ ਭਾਈ ਹਰ ਗੁਣ ਗਾਏ ਪਰਮ ਗਤ ਪਾਈ ਰਹਾਓ ਸਾਧ ਜਨਾ ਕੇ ਪੂਜੇ ਪੈਰ ਮਿਟੇ ਉਪਦਰਾ ਮਨ ਤੇ ਬੈਰ ਗੁਰਪੂਰੇ ਮਿਲ ਝਗ ਚੁਕਾਇਆ ਪੰਜ ਦੂ ਸਭ ਵਸ ਗਦਿ ਆਇਆ ਜਿਸ ਮਨ ਵਸਿਆ ਹਰ ਕਾ ਨਾਮ ਨਾਨਕ ਤੇ ਸੂ ਪਰ ਕੁਰਬਾਨ ਆਸਾ ਮਹੱਲਾ ਪੰਜਵਾ ਗਾਵਲੇ ਤੂ ਗਾਵਣ ਹਾਰੇ ਜੀਵ ਪਿੰਡ ਕੇ ਪ੍ਰਾਨ ਧਾਰੇ ਜਾ ਕੀ ਸੇਵਾ ਸਰਬ ਸੁਖ ਪਾਵੈ ਅਵਰ ਕਾਹੂ ਪਹਿ ਬੋੜ ਨਾ ਜਾਵੈ ਸਦਾ ਆਨੰਦ ਅਨੰਦੀ ਸਾਹਿਬ ਗੁਣ ਨਿਧਾਨ ਨਿਤ ਨਿਤ ਜਾਪੀਐ ਬਲਿਹਾਰੀ ਤਿਸ ਸੰਤ ਪਿਆਰੇ ਜਿਸ ਪ੍ਰਸਾਦ ਬ੍ਰਹਮਨ ਵਾਸੀਐ ਰਹਾਉ ਜਾ ਕਾ ਦਾਨ ਨਿਖੂਟੈ ਨਾਹੀ ਭਲੀ ਭਾਤ ਸਭ ਸਾਜ ਸੁਮਾਹੀ ਜਾ ਕੀ ਬਖਸ਼ ਨਾ ਮੇਟੈ ਕੋਈ ਮਨ ਬਸਾਈਐ ਸਾਚਾ ਸੋਈ ਸਗਲ ਸਮਗਰੀ ਗ੍ਰਹਿ ਜਾ ਕੈ ਪੂਰਨ ਪ੍ਰਭ ਕੇ ਸੇਵਕ ਦੂਖ ਨਾ ਝੂਰਨ ਓਟ ਗਹੀ ਨਿਰਭਉ ਪਦ ਪਾਈਐ ਸਾਸ ਸਾਸ ਸੋ ਗੁਣ ਨਿਦ ਗਾਈਐ ਦੂਰ ਨਾ ਹੋਈ ਕਦੂ ਜਾਈਐ ਨਦਰ ਕਰੇ ਤਾਂ ਹਰਿ ਹਰਿ ਪਾਈਐ ਅਰਦਾਸ ਕਰੀ ਪੂਰੇ ਗੁਰ ਪਾਸੇ ਨਾਨਕ ਮੰਗੈ ਹਰ ਤਨ ਰਾਸੇ ਆਸਾ ਮਹੱਲਾ ਪੰਜਵਾਂ ਪ੍ਰਥਮੇ ਮਿਟਿਆ ਤਨ ਕਾ ਦੁਖ ਮਨ ਸਗਲ ਕਹੋ ਆਸੂਖ ਕਰ ਕਿਰਪਾ ਗੁਰ ਦੀਨੋ ਨਾਓ ਭਾਰੇ ਭਾਰਤ ਤਿਸ ਸਤਿਗੁਰ ਕੋ ਜਾਓ ਗੁਰ ਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁਖ ਬਨਾਤੇ ਸਤਿਗੁਰ ਕੀ ਸਰਣਾਈ ਰਾਮ ਗੁਰ ਕੇ ਚਰਨ ਹਿਰਦੈ ਵਸਾਏ ਮਨ ਚਿੰਤਤ ਸਗਲੇ ਫਲ ਪਾਏ ਅਗਨ ਬੁਝੀ ਸਭ ਹੋਈ ਸਾਤੇ ਕਰ ਕਿਰਪਾ ਗੁਰ ਕੀ ਨੀਂਦਾਤੇ ਨਿਥਾਵੇ ਕਉ ਗੁਰ ਦੀਨੋ ਥਾਨੋ ਨਿਮਾਨੇ ਕਉ ਗੁਰ ਨੋ ਮਾਨ ਬੰਧਨ ਕਾਟ ਸੇਵਕ ਕਰ ਰਾਖੇ ਅੰਮ੍ਰਿਤ ਬਾਣੀ ਰਸਨਾ ਚਾਖੇ ਵਡੈ ਭਾਗ ਪੂਜ ਗੁਰ ਚਰਨਾ ਸਗਲ ਤਿਆਗ ਪਾਈ ਪ੍ਰਭ ਸਰਨਾ ਗੁਰੂ ਨਾਨਕ ਜਾ ਕਉ ਭਇਆ ਦਇਆਲਾ ਸੋ ਜਨ ਹੋਆ ਸਦਾ ਨਿਹਾਲਾ ਆਸਾ ਮਹੱਲਾ ਪੰਜਵਾ ਸਾਗਰ ਸਾਚਾ ਦੀਆ ਭੇਜ ਚਿਰ ਜੀਵਨ ਉਪਜਾ ਸੰਜੋਗ ਉਦਰੈ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਾ ਮਹਿ ਲਿਖਿਆ ਧੁਰ ਕਾ ਰਹਾਓ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਗੀ ਆਨੰਦ ਗਾਵੈ ਸਾਚੇ ਸਾਹਿਬ ਕੈ ਮਨ ਭਾਵੈ ਵਧੀ ਵੇਲ ਬਹੁ ਪੀੜੀ ਚਾਲੇ ਧਰਮ ਕਲਾ ਹਰਿ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦਿਵਾਇਆ ਭੈ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਭਾਣੇ ਬੁੱਝੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁਠਾ ਕੀਨੀ ਦਾਤੇ ਆਸਾ ਮਹੱਲਾ ਪੰਜਵਾ ਗੁਰ ਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਓ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋਬਨ ਰਾਖਾ ਪ੍ਰਾਨ ਕਹੋ ਨਾਨਕ ਗੁਰ ਕੋ ਕੁਰਬਾਨ ਆਸਾ ਕਰ ਅਠਵਾਂ ਕਾਹੀ ਮਹੱਲਾ ਪੰਜਵਾ ਓੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਾਈ ਸਾਹਿ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਮਾਣ ਨਿਮਾਣੇ ਤੂਤਨੀ ਤੇਰਾ ਪ੍ਰਵਾਸਾ ਬਿਨ ਸਾਚੇ ਅਨਟੇਕ ਹੈ ਸੋ ਜਾਣ ਹੋ ਕਾਚਾ ਰਹਾਓ ਤੇਰਾ ਹੁਕਮਾ ਭਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੈ ਰਜਾਏ ਚਤੁਰਾਈ ਸਿਆਣ ਭਾ ਕਿਤੇ ਕਾਮਨਾ ਆਈਐ ਟੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ ਜੇ ਲਖ ਕਰਮ ਕਮਾਈਐ ਕਿਛ ਪਵੈ ਨਾ ਬੰਧਾ ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਧੰਦਾ ਆਸਾ ਮਹੱਲਾ ਪੰਜਵਾ ਸਰਬ ਸੁਖਾ ਮੈਂ ਪਾਲਿਆ ਹਰ ਜੀਵਨ ਨਾ ਕੋਈ ਗੁਰ ਤੁਠੇ ਤੇ ਪਾਈਐ ਸੱਚ ਸਾਹਿਬ ਸੋਈ ਬਲਿਹਾਰੀ ਗੁਰ ਆਪਣੇ ਸਾਸਲ ਕੁਰਬਾਨਾ ਨਾਮ ਨਾ ਵਿਸਰੋ ਇਕ ਖਿੰਚਸਾ ਇਹੋ ਕੀ ਜੈਦਾ ਨਾ ਰਹਾਉ ਭਾਗਤ ਸੱਚਾ ਸੋਏ ਹੈ ਜਿਸ ਹਾਰ ਤਨ ਅੰਤਰੇ ਸੋ ਛੂਟੈ ਮਹਾਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਕਹਾ ਗੁਰ ਵਿਵੇਕ ਸਤ ਸਰ ਉਹ ਆਦ ਦੀ ਜੁਹਾ ਜੋਗ ਪੂਰਾ ਪਰਮੇਸ਼ਰ ਨਾਮ ਤੇ ਆਵੋ ਸਤ ਸਦਾ ਹਰਿ ਹਰਿ ਮਨ ਰੰਗੇ ਜਿਉ ਪ੍ਰਾਨ ਧਨ ਗੁਰੂ ਹੈ ਨਾਨਕ ਕੈ ਸੰਗੇ ਆਸਾ ਮਹੱਲਾ ਪੰਜਵਾ ਸਾਈ ਅਲਖ ਅਪਾਰ ਭੋਰੀ ਮਨੁਸੈ ਦੂਖ ਦਰਦ ਰੋਗ ਮਾਏ ਮੈ ਡਾਬ ਨਸੈ ਹਉ ਵੰਨਿਆ ਕੁਰਬਾਨ ਸਾਈ ਆਪਣੇ ਹੋਵੇ ਅਨੰਦ ਘਣਾ ਮਨ ਤਨ ਜਾਪਣੇ ਰਹਾਉ ਬਿੰਦਕ ਗਾਲ ਸੁਣੀ ਸੱਚੇ ਤਿਸ ਤਣੀ ਸੁਖੀ ਹੋ ਸੁਖ ਪਾਏ ਮਾਏ ਨ ਕੀਮ ਗਣੀ ਨੈਣ ਪਸੰਦੋ ਸੋਏ ਪੇਖ ਮੁਸਤਾਕ ਪਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਬੇਦ ਕਥੇ ਸੰਸਾਰ ਹੱਬਾ ਹੂੰ ਬਾਰਾ ਨਾਨਕ ਕਾ ਪਾਦਿਸਾਹ ਦਿਸੈ ਜਾਹਰਾ ਆਸਾ ਮਹੱਲਾ ਪੰਜਵਾ ਲਾਖ ਭਗਤ ਆਰਾਧੈ ਜਬ ਤੇ ਪੀਉ ਪੀਓ ਕਉਣ ਜੁਗਤ ਮੇ ਲਾਵੋ ਨਿਰਗੁਣ ਬਿਖਈ ਜੀਓ ਤੇਰੀ ਟੇਕ ਗੋਵਿੰਦ ਗੋਪਾਲ ਦਇਆਲ ਪ੍ਰਭ ਤੂੰ ਸਭਨਾ ਕੇ ਨਾਥ ਤੇਰੀ ਸ੍ਰਿਸ਼ਟਾ ਵਿਰਹਾਉ ਸਦਾ ਸਹਾਈ ਸੰਤ ਪੇਖੈ ਸਦਾ ਹਜੂਰੇ ਨਾਮ ਬਿਹੁਨੜਿਆ ਸੇ ਮਰਨ ਵਿਸੂਰ ਵਿਸੂਰੇ ਦਾਸ ਦਾਸ ਤਨ ਭਾਏ ਮਿਟਿਆ ਦਿਨਾ ਗਉਣ ਵਿਸਰਿਆ ਜਿੰਨਾ ਨਾਮ ਤਿਨਾੜਾ ਹਾਲ ਕੌਣ ਜੈਸੇ ਪਸ ਹਰਿਆਉ ਤੈਸਾ ਸੰਸਾਰ ਸਭ ਨਾਰਕ ਬੰਧਨ ਕਾਟ ਮਿਲਾਵ ਆ ਪ੍ਰਭ ਆਸਾ ਮਹੱਲਾ ਪੰਜਵਾ ਹੱਬੇ ਥੋ ਵਿਸਾਰ ਏਕੋ ਖਿਆਲ ਕਾਰੇ ਝੂਠਾ ਲਾਇ ਗੁਮਾਨ ਮਨ ਤਨ ਰਬਤਾਰੇ ਆਠ ਆਏ ਸਿਰਜਣ ਸਿਰਜਣਹਾਰ ਤੂੰ ਜੀਵਾ ਤੇਰੀ ਦਾਤ ਕਿਰਪਾ ਕਰਹੁ ਮੂ ਰਹਾਉ ਸੋਈ ਕਮ ਕਮਾਏ ਜਿਦ ਮੁਖ ਉਜਲਾ ਸੋਈ ਲੱਗੈ ਸੱਚ ਜਿਸ ਤੂੰ ਦੇ ਅੱਲਾ ਜੋ ਨਾ ਟਹੰਦੋ ਮੂਲ ਸੋ ਕਰ ਰਾਤ ਕਾਰੇ ਇਕੋ ਚਿਤ ਵਸਾਏ ਕਦੇ ਨਾ ਜਾਏ ਮਾਰ ਤਿੰਨਾ ਪਿਆਰਾ RAM ਜੋ ਪ੍ਰਭਾਣਿਆ ਗੁਰ ਪ੍ਰਸਾਦ ਅਕਥ ਨਾਨਕ ਵਖਾਣਿਆ ਆਸਾ ਮਹੱਲਾ ਪੰਜਵਾ ਜਿਨਾ ਨਾ ਵਿਸਰੈ ਨਾਮ ਸੇਕ ਕਨੇਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਾ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਸੁਖ ਪਾਇਆ ਜਨ ਪ੍ਰਸਾਦ ਦੁਖ ਸਭ ਮੇਟਿਆ ਰਹਾਉ ਜੀਤੇ ਖੰਡ ਬ੍ਰਹਮੰਡ ਉਧਾਰੇ ਤਿਨ ਖੇ ਜਿਨ ਮਨ ਉਠਾ ਆਪੇ ਪੂਰੇ ਭਗਤ ਸੇ ਜਿਸਨੋ ਮੰਨੇ ਆਪ ਸੋਈ ਮਾਨਿਐ ਪ੍ਰਗਟ ਪੁਰਖ ਪਰਮਾਨ ਸਭ ਠਾਈ ਜਾਣੀਐ ਦਿਨ ਸਰੈਣ ਆਰਾਧ ਸਮਾਲੇ ਸਾਹ ਸਾਹ ਨਾਨਕ ਕੀ ਲੋਚਾ ਪੂਰੇ ਸੱਚੇ ਪਾਤਸ਼ਾਹ ਆਸਾ ਮਹੱਲਾ ਪੰਜਵਾ ਪੂਰ ਰਹਾ ਸਰਬ ਠਾਏ ਹਮਾਰਾ ਖਤਮ ਸੋਏ ਏਕ ਸਾਹਿਬ ਸਿਰ ਛਾਤੋ ਦੂਜਾ ਨਾਏ ਕੋਏ ਜੋ ਪਾਵੈ ਤੋ ਰਾਖ ਰਾਖਣ ਹਾਰਿਆ ਤੁਜ ਬਿਨ ਅਵਰ ਨ ਕੋਏ ਨਦਰ ਨਿਹਾਰਿਆ ਰਹਾਉ ਪਾਲੇ ਪ੍ਰਭ ਆਵ ਘਟ ਘਟ ਸਾਰੀਐ ਜਿਸ ਮਨ ਉਠਾ ਆਪੇ ਤਿਸ ਨਾ ਵਿਸਾਰੀਐ ਜੋ ਕਿਛ ਕਰੇ ਸੋ ਆਪ ਆਪਨ ਭਾਣਿਆ ਭਗਤਾ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨਾ ਝੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਆਸਾ ਮਹੱਲਾ ਪੰਜਵਾ ਕਿਆ ਸੋ ਵਹਿ ਨਾਮ ਵਿਸਾਰ ਗਾਫਲ ਗਹਿ ਲਿਆ ਕਿਤੀ ਇਤ ਦਰਿਆਏ ਵੰਜਨ ਵਹਦਿਆ ਥੜਾ ਹਰ ਚਰਨ ਮਨ ਚੜ ਲੰਗੀਐ ਆਠ ਪਾਰ ਗੁਣ ਗਾਏ ਸਾਧੂ ਸੰਗੀਐ ਰਹਾਉ ਭੋਗੈ ਭੋਗ ਅਨੇਕ ਨਾਵੈ ਸੁਨਿਆ ਹਰ ਕੀ ਭਗਤਿ ਵਿਨਾ ਮਰ ਮਰ ਰੁਨਿਆ ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣਾ ਬੇਣ ਸਿਮਰਨ ਤਨ ਛਾਰ ਸਰ ਪਰ ਚਲਣਾ ਮਹਾ ਬਿਖਮ ਸੰਸਾਰ ਵਿਰਲੇ ਪੇਖਿਆ ਛੂਟਣ ਹਰ ਕੀ ਸਰਨ ਲੇਖ ਨਾਨਕ ਲੇਖਿਆ ਆਸਾ ਮਹੱਲਾ ਪੰਜਵਾ ਕੋਏ ਨਾ ਕਿਸੀ ਸੰਗ ਕਾਹੇ ਗਰਬੀਐ ਏਕ ਨਾਮ ਆਧਾਰ ਭੋਜਨ ਤਰਬੀਐ ਮੈਂ ਗਰੀਬ ਸਚ ਟੇਕ ਤੂੰ ਮੇਰੇ ਸਤਿਗੁਰੂ ਪੂਰੇ ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ ਰਹਾਓ ਰਾਜ ਮਾਲ ਜੰਜਾਲੇ ਕਾਜ ਨਾ ਕਿਤੈ ਗਨੋ ਹਰ ਕੀਰਤਨ ਆਧਾਰ ਨਿਚਲਿਓ ਧਨੋ ਜੀਤੇ ਮਾਇਆ ਰੰਗ ਤੇਤ ਪਛਾਵਿਆ ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ ਆਸਾ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਜਾਏ ਸਾਜ ਸੁਖ ਪਾਈਐ ਰਹਿਣ ਦਿਨਸ ਕਰ ਜੋੜੇ ਹਰਿ ਹਰ ਧਿਆਈਐ ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਹਿ ਪੂਰੇ ਸੱਚਾ ਸੱਚ ਸੋਏ ਰਾਵ ਅੰਤਰ ਬਾਹਰ ਸੰਗ ਸਹਾਈ ਗਿਆਨ ਜੋਗ ਤਿਸੈ ਮਨਾ ਬਿਨਾਸੈ ਸਗਲ ਰੋਗ ਰਾਖਨ ਹਾਰ ਅਪਾਰ ਰਾਖੈ ਅਗਨ ਮਾਹੇ ਸੀਤਲ ਹਰ ਹਰ ਨਾਮ ਸਿਮਰਤ ਤਪ ਜਾਏ ਸੂਖ ਸਾਜ ਆਨੰਦ ਕਣਾ ਨਾਨਕ ਜਨ ਧੂਰਾ ਕਾਰਿ ਸਗਲੇ ਸਿਧ ਪਏ ਭੇਟਿਆ ਗੁਰ ਪੂਰਾ ਆਸਾ ਮਹੱਲਾ ਪੰਜਵਾ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਐ ਹੋਏ ਕਿਰਪਾਲ ਦਇਆਲ ਹਰ ਰੰਗ ਮਾਣੀਐ ਆਵੋ ਸੰਤ ਮਿਲਾ ਹਰ ਕਥਾ ਕਹਾਣੀਆ ਆਣ ਦਿਨ ਸਿਮਰਾ ਨਾਮ ਤਜ ਲਾਜ ਲੋਕ ਆਣੀਆ ਰਹਾਓ ਜਪ ਜਪ ਜੀਵਾ ਨਾਮ ਹੋਵੇ ਅੰਤ ਘਣਾ ਮਿਥਿਆ ਮੋਹ ਸੰਸਾਰ ਝੂਠਾ ਵਿਣਸਣਾ ਚਰਨ ਕਮਲ ਸੰਗ ਨੇਹੋ ਕਿਨੈ ਵਿਰਲੇ ਲਾਇਆ ਤਨ ਸੁਹਾਵਾ ਮੁਖ ਜਿਨ ਹਰਿ ਧਿਆਇਆ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵੀ ਨਾਨਕ ਕੈ ਸੁਖ ਸੋਏ ਜੋ ਪ੍ਰਭ ਭਾਵੀ ਆਸਾ ਮਹੱਲਾ ਪੰਜਵਾ ਆਵਹੁ ਮੀਤ ਇਕਤਰ ਹੋਏ ਰਸ ਕਸ ਸਭ ਪੁੰਚਾ ਅੰਮ੍ਰਿਤ ਨਾਮ ਹਰ ਹਰ ਜਪ ਮਿਲ ਪਾਪਾ ਮੁੰਚਾ ਤਤ ਵਿਚਾਰੋ ਸੰਤਨੋ ਤਾਤੇ ਬਿਗੜ ਨ ਲਾਗੈ ਖੀਨ ਭਏ ਸਭ ਤਸਕਰਾ ਗੁਰਮੁਖ ਜਨ ਜਾਗੈ ਰਹਾਓ ਵੀ ਗਰੀਬੀ ਖਰਚ ਲੈ ਹੋ ਹਉਮੈ ਬਿਗਜਾਰੋ ਸਾਚਾ ਹਟ ਪੂਰਾ ਸੌਦਾ ਵਖਰ ਨਾਮ ਵਾਪਾਰੋ ਜਿਉ ਪਿੰਡ ਤਨ ਅਰਪਿਆ ਸੇਈ ਪਤਵੰਤੇ ਆਪ ਨੜੇ ਪ੍ਰਭਾਣਿਆ ਨਿਤ ਕੇਲ ਕਰੰਤੇ ਦੁਰਮਤ ਮਾਜੋ ਭੀਰ ਤੇ ਬਿਖਲੀ ਪਤ ਕਮਲੀ ਨਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ ਆਸਾ ਮਹੱਲਾ ਪੰਜਵਾ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਬ ਜੀਵਨਾ ਗੁਰ ਮੰਤਰ ਦ੍ਰਿੜਾਇਆ ਪਾਏ ਪਰਹ ਸਤਿਗੁਰੂ ਕੈ ਜਿਨ ਭਰਮ ਬਿਦਾਰਿਆ ਕਰ ਕਿਰਪਾ ਪ੍ਰਭ ਆਪਣੀ ਸਚ ਸਾਈ ਸਵਾਰਿਆ ਰਹਾਉ ਕਰ ਗਹਿ ਲੀਨੇ ਆਪਣੇ ਸਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ ਸਦਾ ਸਦਾ ਗੁਣ ਗਾਈਐ ਜਪ ਨਾਮ ਮੁਰਾਰੀ ਨੇਮ ਨਿਭਾਇਓ ਸਤਿਗੁਰੂ ਪ੍ਰਭ ਕਿਰਪਾ ਧਾਰੀ ਨਾਮ ਧਨ ਗੁਣ ਗਾਓ ਲਾਭ ਪੂਰਾ ਗੁਰ ਦਿੱਤਾ ਵਣ ਜਾਰੇ ਸੰਤ ਨਾਨਕਾ ਪ੍ਰਭ ਸਾਹੋ ਅਮਿਤਾ ਆਸਾ ਮਹੱਲਾ ਪੰਜਵਾ ਜਾ ਕਾ ਠਾਕੁਰ ਤੁਹੀ ਪ੍ਰਭ ਤਾਕੇ ਵਡ ਭਾਗਾ ਉਹ ਸੁਹੇਲਾ ਸਸੁਗੀ ਸਭ ਭ੍ਰਮ ਪਉ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਕਰਨ ਕਰਾਉਣ ਸਗਲ ਵੇਦੇ ਸੋ ਸਤਿਗੁਰੂ ਹਮਾਰਾ ਰਹਾਓ ਤੂਜਾ ਨਾਹੀ ਔਰ ਕੋ ਤਾਕਾ ਭਉ ਕਰੀਐ ਗੁਰ ਸੇਵਾ ਮਹਲ ਪਾਈਐ ਜਗਤ ਤਰੀਐ ਦ੍ਰਿਸ਼ ਤੇਰੀ ਸੁਖ ਪਾਈਐ ਮਨ ਮਾਇ ਨਿਧਾਨਾ ਜਾ ਕੋ ਤੂੰ ਕਿਰਪਾਲ ਪੈ ਸੇਵਕ ਸੇ ਪਰਵਾਨਾ ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ ਵਜਹੁ ਨਾਨਕ ਮਿਲੈ ਏਕ ਨਾਮ ਰਿਤ ਜਪ ਜਪ ਜੀਵੈ ਆਸਾ ਮਹੱਲਾ ਪੰਜਵਾ ਜਾ ਪ੍ਰਭ ਕੀ ਹਉ ਚੇਰਲੀ ਸੋ ਸਭ ਤੇ ਉਚਾ ਸਭ ਕੇਤਾ ਕਾ ਕਾਂਡੀਐ ਥੋਰਾ ਰਮੂਚਾ ਮੂਚਾ ਜੀ ਪ੍ਰਾਨ ਮੇਰਾ ਤਨੋ ਸਾਹਿਬ ਕੀ ਮਨਿਆ ਨਾਮ ਜਿਸੈ ਕੈ ਉਜਲੀ ਤਿਸ ਦਾਸੀ ਗਨਿਆ ਰਹਾਉ ਵੇ ਪ੍ਰਵਾਹੋ ਆਨੰਦ ਮੈਂ ਨਾਉ ਮਾਨਕ ਹੀਰਾ ਰੱਜੀ ਧਾਈ ਸਦਾ ਸੁਖ ਜਾ ਕਾ ਤੂੰ ਮੀਰਾ ਸਖੀ ਸਹੇਰੀ ਸੰਗ ਕੀ ਸੁਮਤ ਦਿਰਡਾਵੋ ਸੇਵੋ ਸਾਧੂ ਭਾਉ ਕਰ ਤਉ ਨਿਧਿਹਾਰੀ ਪਾਵੋ ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ ਜਿਸੈ ਸੀਗਾਰੇ ਨਾਨਕਾ ਤਿਸ ਸੁਖੈ ਬਸੇਰਾ ਆਸਾ ਮਹੱਲਾ ਪੰਜਵਾ ਸੰਤਾ ਕੀ ਹੋਏ ਦਾਸਰੀ ਇਹੋ ਅਚਾਰਾ ਸਿਖਰੀ ਸਗਲ ਗੁਨਾ ਗੁਣ ਉਤਮੋ ਭਰਤਾ ਦੂਰ ਨਾ ਪੇਖਰੀ ਇਹੋ ਮਨ ਸੁੰਦਰ ਆਪਣਾ ਹਰਿ ਨਾਮ ਜੀਠਾ ਰੰਗਰੀ ਤਿਆਗ ਸਿਆਣ ਵਿਚਾਤਰੀ ਤੂੰ ਜਾਣ ਸੰਗ ਸੰਗਰੀ ਰਹਾਓ ਭਰਤਾ ਕਹੈ ਸੋ ਮਾਨੀਐ ਇਹੋ ਸਿਗਾਰ ਬਣਾਇ ਰੀ ਦੂਜਾ ਭਾਉ ਵਿਸਾਰੀਐ ਇਹੋ ਤੰਬੋਲਾ ਖਾਇ ਰੀ ਗੁਰ ਕਾ ਸ਼ਬਦ ਕਰ ਦੀਪ ਕੋ ਇਹ ਸਤ ਕੀ ਸੇਜ ਵਿਛਾਇਰੀ ਆਠ ਵਾਰ ਕਰ ਜੋੜ ਰਹੋ ਤਉ ਭੇਟੈ ਹਰਿ ਰਾਇਰੀ ਤੇਸੀ ਚੱਜ ਸਿਗਾਰ ਸਭ ਸਾਈ ਰੂਪ ਅਪਾਰ ਸਾਈ ਸੋਹਾ ਗਣਨਾਰ ਕਾ ਜੋ ਪਾਣੀ ਕਰਤਾਰ ਆਸਾ ਮਹੱਲਾ ਪੰਜਵਾ ਡੀਗਣ ਡੋਲਾ ਤਉ ਲੋ ਜੋ ਮਨ ਕੇ ਭਰਮਾ ਭ੍ਰਮ ਕਾਟੇ ਗੁਰੇ ਆਪਣਾ ਪਾਏ ਬਿਸਰਾਮਾ ओए बिखादी दोखिया ते गुर ते हूटे हम छूटे अब उनाते ओए हम ते छूटे रहाओ मेरा तेरा जानता तब ही ते बंधा गुर काटी अज्ञानता तब छुटके फंधा जब लग हुक्म ना बूझता तब ही लो दुखिया ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖਿਆ ਨਾ ਕੋ ਦੁਸ਼ਮਨ ਦੋਖਿਆ ਨਾਹੀ ਕੋ ਮੰਦਾ ਗੁਰ ਕੀ ਸੇਵਾ ਸੇਵ ਕੋ ਨਾਨਕ ਖਸਮੈ ਬੰਦਾ ਆਸਾ ਮਹੱਲਾ ਪੰਜਵਾ ਸੂਖ ਸਾਜ ਆਨੰਦ ਕਣਾ ਹਰ ਕੀਰਤਨ ਗਾਓ ਗ੍ਰਹ ਨਿਵਾਰੇ ਸਤਿਗੁਰੂ ਦੇ ਆਪਣਾ ਨਾਉ ਬਲਿਹਾਰੀ ਗੁਰੇ ਆਪਣੇ ਸਾਥ ਸਤ ਬਲ ਜਾਓ ਗੁਰੂ ਬਿਟਾਓ ਹਉ ਵਾਰਿਆ ਜਿਸ ਮਿਲ ਸੱਚ ਸੁਆਉ ਰਹਾਉ ਸਗਨ ਆਪ ਸਗਨ ਤਿਸ ਕੋ ਲਗੈ ਜਿਸ ਜੀਤ ਨ ਆਵੇ ਤਿਸ ਜਮ ਨੇੜ ਨ ਆਵੀ ਜੋ ਹਰ ਪ੍ਰਭ ਭਾਵੈ ਪੁਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ ਹਰਿ ਹਰਿ ਰਸਨਾ ਜੋਜ ਪੈ ਤਿਸ ਪੂਰਨ ਕਾਮ ਭੈ ਬਿਨਸੇ ਬ੍ਰਹਮ ਮੋਹ ਗਏ ਕੋ ਦਿਸੈ ਨਾ ਬੀਆ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਖ ਨਾ ਥੀਆ ਆਸਾ ਕਰ ਨੌਵਾਂ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਚਿਤਵੋ ਚਿਤਵ ਸਰਬ ਸੁਖ ਪਾਵੋ ਆਗੈ ਭਾਵੋ ਕੇ ਨਾ ਭਾਵੋ ਏਕ ਦਾਤਾਰ ਸਗਲ ਹੈ ਜਾ ਚਿਗ ਦੂਸਰ ਕੈ ਪਹਿ ਜਾਵੋ ਹਉ ਮਾਗੋ ਆਨ ਲਜਾਵੋ ਸਗਲ ਛਤਰਪਤੀ ਏਕੋ ਠਾਕੁਰ ਕੌਣ ਸੰਸਰ ਲਾਵੋ ਰਾਵ ਉਠੋ ਬੈਸੋ ਰਹਿ ਪੈ ਨਾ ਸਾਕੋ ਦਰਸ਼ਨ ਖੋਜ ਕੋ ਜਾਵੋ ਬ੍ਰਹਮਾ ਬ੍ਰਹਮਾਦਿਕ ਕਾਦਿਕ ਸੰਕ ਸੁਨੰਦਨ ਸਨਾਤਨ ਸੰਤ ਕੁਮਾਰ ਤਿਨ ਕੋ ਮਾਲ ਦੁਰਭਾਵੋ ਅਗਮ ਅਗਮ ਅਗਾਧ ਬੋਦੇ ਕੀਮਤ ਪਰੈ ਨਾ ਪਾਵੋ ਤਾਂ ਕੀ ਸਰਨ ਸਤਿਪੁਰਖ ਕੀ ਸਤਗੁਰ ਪੁਰਖ ਤੇ ਆਵੋ ਭਇਓ ਕਿਰਪਾਲ ਦਇਆਲ ਪ੍ਰਭ ਠਾਕੁਰ ਕਾਟਿਓ ਬੰਧ ਗਿਰਾਵੋ ਕਹੋ ਨਾਨਕ ਜੋ ਸਾਧ ਸੰਗ ਪਾਇਓ ਤਉ ਫਿਰ ਜਨਮ ਨਾ ਆਵੋ ਆਸਾ ਮਹੱਲਾ ਪੰਜਵਾ ਅੰਤਰਿ ਗਾਵੋ ਬਾਹਰਿ ਗਾਵੋ ਗਾਵੋ ਜਾਗ ਸਵਾਰੀ ਸੰਗ ਚਲਨ ਕੋ ਤੋ ਸਾਦੀ ਨਾ ਗੋਬਿੰਦ ਨਾਮ ਕੇ ਬਿਵਹਾਰੀ ਅਵਰ ਵਿਸਾਰੀ ਵਿਸਾਰੀ ਨਾਮਦਾਨ ਗੁਰ ਪੂਰਾ ਦਿਓ ਮੈਂ ਇਹੋ ਆਧਾਰੀ ਰਹਾਉ ਦੁਖਨ ਗਾਵੋ ਸੁਖ ਵੀ ਗਾਵੋ ਮਾਰਗ ਪੰਥ ਸਮਾਰੀ ਨਾਮ ਦ੍ਰਿੜ ਗੁਰ ਮਨ ਮੈਂ ਦੀਆ ਮੋਰੀ ਤਸਾ ਬੁਝਾਰੀ ਦਿਨ ਵੀ ਗਾਵੋ ਰਹਿਣੀ ਗਾਵੋ ਗਾਵੋ ਸਾਸ ਸਾਸ ਰਸਨਾਰੀ ਸਤ ਸੰਗਤ ਮਹਿ ਵਿਸਾਸ ਹੋਏ ਹਰਿ ਜੀਵਤ ਮਰਤ ਸੰਗਾਰੀ ਜਨ ਨਾਨਕ ਕਉ ਇਹੋ ਦਾਨ ਦੇਹੋ ਪ੍ਰਭ ਪਾਵੋ ਸੰਤਰੇ ਨੂੰ ਧਾਰੀ ਸਰਵਨੀ ਕਥਾ ਨੈਣ ਦਰਸ ਪੇਖੋ ਮਸਤਕ ਗੁਰ ਚਰਨਾਰੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਆਸਾ ਘਰ ਦਸਵਾ ਮਹੱਲਾ ਪੰਜਵਾ ਜਿਸ ਨੋ ਤੂੰ ਅਸਥਿਰ ਕਰਮਾ ਨਹਿ ਤੇ ਪਾਹੁਨ ਦੋਦਾ पुत्र कलत्र गृह सगल समग्री सब मिथ्यासनाहा रे मन क्या कर है, है हा हा दृश्य देख जैसे हर चंदौरी एक राम भजन ले लाहा रहाओ जैसे वस्त्र देव ढाने दिन दो चार पोराहा पीत उपरे केतक धाइय अंत ओर को आहा जैसे अंब कुंड कर राख्यो परत सिंध कर जाहा आव गया गया पार ब्रह्म की उठ जासी मोहत चसाहा ਰੇ ਮਨ ਲੇਖਾ ਚੱਲ ਹੈ ਲੇਖਾ ਵੈਸੈ ਲੇਖਾ ਲੈਦਾ ਸਾਹ ਸਦਾ ਕੀਰਤ ਕਰ ਨਾਨਕ ਹਰ ਕੀ ਉਬਰੇ ਸਤਿਗੁਰ ਚਰਨ ਓਟਾਹਾ ਆਸਾ ਮਹੱਲਾ ਪੰਜਵਾ ਅਪੁਸ਼ਟ ਬਾਤ ਤੇ ਭਈ ਸੀਦਰੀ ਦੁਸ ਸਜਦਈ ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੋਧਿਆ ਛਨਈ ਜੋ ਕਿਰਪਾ ਗੋਬਿੰਦ ਭਈ ਸੁਖ ਸੰਪਤਿ ਹਰਿ ਨਾਮ ਫਲ ਪਾਏ ਸਤਿਗੁਰ ਮਿਲਈ ਰਹਾਓ ਮੋਹੇ ਕਿਰਪਨ ਕੋ ਕੋਇ ਨਾ ਜਾਣਤ ਸਗਲ ਭਵਨ ਪ੍ਰਗਟਈ ਸੰਗ ਬੈਠਨੋ ਕਹੀ ਨਾ ਪਾਵਤ ਹੁਣ ਸਗਲ ਚਰਨ ਸੇਵਈ ਆਢਾੜ ਕੋ ਫਿਰਤ ਢੂਟ ਤੇ ਮਨ ਸਗਲ ਤ੍ਰਿਸ਼ਨ ਪੁੱਜ ਗਈ ਏਕ ਬੋਲ ਵੀ ਖਵਤੋ ਰਾਹੀ ਸਾਧ ਸੰਗ ਸੀਤ ਲਈ ਏਕ ਜਿਹੀ ਗੁਣ ਕਵਨ ਬਖਾਨਾ ਹੈ ਅਗਮ ਅਗਮ ਅਗਮਈ ਦਾਸ ਦਾਸ ਦਾਸ ਕੋ ਕਰਿਓ ਜਨ ਨਾਨਕ ਹਸਰਣਈ ਆਸਾ ਮਹੱਲਾ ਪੰਜਵਾ ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ ਟੋਟੇ ਕੋ ਬੇਗ ਧਾਇਆ ਸਸਤ ਬਖਰ ਤੂੰ ਕਿੰਨਾ ਨਾਹੀ ਪਾਪੀ ਬਾਧਾ ਰੇ ਰਾਇਆ ਸਤਿਗੁਰ ਤੇਰੀ ਆਸ ਆਇਆ ਪਦਵਾਨ ਤੇਰੋ ਨਾਮ ਪਾਰ ਬ੍ਰਹਮ ਮੈਂ ਇਹਾ ਉਟਾਇਆ ਰਹਾਉ ਗੰਧਣ ਵੈਣ ਸੁਣਾ ਉਰਜਾਵੇ ਨਾਮ ਲੈ ਤਲਕਾਇਆ ਨਿੰਦ ਚਿੰਦ ਕੋ ਬਹੁ ਤੁਮ ਆਇਓ ਬੂਝੀ ਉਲਟਾਇਆ ਪਰ ਧਨ ਪਰ ਤਨ ਪਰਤੀ ਨਿੰਦਾ ਖਾਦ ਖਾਏ ਹਰ ਕਾਇਆ ਸਾਜ ਧਰਮ ਸਿਉ ਰੋਚਨੀ ਆਵੇ ਆਵੈ ਸਤ ਸੁਣਤ ਚੋਹਾਇਆ ਦੀਨ ਦਇਆਲ ਕਿਰਪਾਲ ਪ੍ਰਭ ਠਾਕੁਰ ਭਗਤ ਕੇ ਕਰਿ ਨਾਇਆ ਨਾਨਕ ਆਹੇ ਸ਼ਰਨ ਪ੍ਰਭ ਆਇਓ ਰਾਖ ਲਾਜ ਅਪਨਾਇਆ ਆਸਾ ਮਹੱਲਾ ਪੰਜਵਾ ਮਿਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰ ਬਾਧੇ ਜਹਾ ਜਾਨੋ ਸੋ ਚੀਤ ਨ ਆਵੈ ਅਹੰ ਬੁੱਧ ਭੈ ਆਂਧੇ ਮਨ ਬੈਰਾਗੀ ਕਿਉ ਨ ਰਾਦੇ ਕਾਜ ਕੋਠਰੀ ਮਾਇ ਤੂ ਬਸਤਾ ਸੰਗ ਸਗਲ ਵਿਖੈ ਗੀ ਬਿਆਦੇ ਰਹਾਓ ਮੇਰੀ ਮੇਰੀ ਕਰਤ ਦਿਨ ਰਹਿਣ ਬਿਹਾਵੇ ਪਲ ਖਿਰ ਛੀਜੈ ਅਰਜਾਦੇ ਜੈਸੇ ਮੀਠੇ ਸਾਧ ਲੋਭਾਏ ਝੂਠ ਧੰਦ ਦੁਰਗਾਦੇ ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦਰੀ ਰਸ ਲਵਟਾ ਦੇ ਦੀਪ ਵਾਰੀ ਪੁਰਖ ਵਿਦਾਤਾ ਬਹੁਰ ਬਹੁਰ ਜਨਮਾ ਦੇ ਜੋ ਭਇਓ ਕਿਰਪਾਲ ਦੀਨ ਦੁਖ ਪੰਜਨ ਤਉ ਗੁਰ ਮਿਲ ਸਭ ਸੁਗਲਾ ਦੇ ਕਹੋ ਨਾਨਕ ਦਿਨ ਰਹਿਣ ਤੇ ਆਵੋ ਮਾਰ ਕਾਢੀ ਸਗਲ ਉਪਾਦੇ ਇਓ ਜਪਿਓ ਭਾਈ ਪੁਰਖ ਵਿਧਾਤੇ ਭਇਓ ਕਿਰਪਾਲ ਦੀਨ ਦੁਖ ਪੰਜਨ ਜਨਮ ਮਰਨ ਦੁਖ ਲਾਥੇ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਨਿਮਖ ਕਾਮ ਸਵਾਦ ਕਾਰਣ ਕੋਟ ਦਿਨਸ ਦੁਖ ਪਾਵੈ ਘਰੀ ਮੋਤ ਰੰਗ ਮਾਣੈ ਫੇਰੇ ਬਹੁਰ ਬਹੁਰ ਪਛਤਾਵੈ ਅੰਧੇ ਚੇਤ ਹਰਿ ਹਰਿ ਰਾਇਆ ਤੇਰਾ ਸੋ ਦਿਨ ਨੇੜੇ ਆਇਆ ਰਹਾਉ पलक दृष्ट देख भूलो आख नीम को तूमर जैसा संग बिसियर स्यो है रे तैसो ही यो पर गृह बैरी कारण पाप करता वस्त्र ही अमाना छोड़ जाहे तिन ही स्यो संगी साजन स्यो बैराना सगल संसार यह विद व्याप्यो सो उपरयो जिस गुरपुरा ਕਹੋ ਨਾਨਕ ਭਵ ਸਾਗਰ ਤਰਿਓ ਭੈ ਪੁਨੀਤ ਸਰੀਰਾ ਆਸਾ ਮਹੱਲਾ ਪੰਜਵਾ ਦੋਪਦੇ ਲੂਕ ਕਮਾਨੋ ਸੋਈ ਤੁਮ ਪੇਖਿਓ ਮੂੜ ਮੁਗਦ ਮੁਕਰਾਨੀ ਆਪ ਕਮਾਨੇ ਕਹੋ ਲੇ ਬਾਂਧੇ ਫਿਰ ਪਾਛੈ ਪਛਤਾਨੀ ਪ੍ਰਭ ਮੇਰੇ ਸਭ ਦੇ ਆਗੈ ਜਾਨੀ ਪ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀ ਕੀ ਮਾਨੀ ਰਹਾਓ ਜਿਤ ਜਿਤ ਲਾਏ ਤਿਤ ਤਿਤ ਲਾਗੇ ਕਿਆ ਕੋ ਕਰੈ ਪ੍ਰਾਨੀ ਬਖਸ਼ ਲੈ ਹੋ ਪਾਰ ਬ੍ਰਹਮ ਸੁਆਮੀ ਨਾਨਕ ਸਤ ਕੁਰਬਾਨੀ ਆਸਾ ਮਹੱਲਾ ਪੰਜਵਾ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾ ਤਹਾ ਉਠ ਧਾਵੇ ਸੇਵਕ ਕਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੇ ਰਹਾਓ ਤਿਸ ਸੇਵਕ ਕੈ ਹਉ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੈ ਆਸਾ ਕਰ 11ਵਾਂ ਮਹੱਲਾ ਪੰਜਵਾ ਏਕ ਓੰਕਾਰ ਸਤਿਗੁਰ ਪ੍ਰਸਾਦ ਨਟਵਾ ਭੇਖ ਦਿਖਾਵੇ ਬਹੁ ਵਿਦ ਜੈਸਾ ਹੈ ਹੋ ਤੈ ਸਾਰੇ ਅਨਕ ਜੋਨ ਪ੍ਰਮਿਉ ਪ੍ਰਮ ਪੀਤਰ ਸੁਖੈ ਨਾਹੀ ਪਰਵੇ ਸਾਰੇ ਸਾਜਣ ਸੰਤ ਵਾਰੇ ਮੀਤਾ ਬਿਨ ਹਰਿ ਹਰਿਆ ਨੀ ਤਾਰੇ ਸਾਧ ਸੰਗ ਮਿਲ ਹਰ ਗੁਣ ਗਾਏ ਉਹ ਜਨਮ ਪਦਾਰਥ ਜੀ ਤਾਰੇ ਰਹਾਉ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਵਨ ਬਿਦ ਤਰਿਆ ਰੇ ਕੂਮਨ ਕੇਰ ਅਗਾਹ ਗਾਖਰੀ ਗੁਰ ਸਬਦੀ ਪਾਰ ਉਤਰਿਆ ਰੇ ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਹੋ ਜਾਣਾ ਰੇ ਸਿਮਰਤ ਨਾਮ ਨਿਧਾਨ ਨਿਰਮੋਲਕ ਮਨ ਮਾਨਕ ਪਤਿਆਨਾ ਰੇ ਆਸਾ ਮਹੱਲਾ ਪੰਜਵਾਨ ਪਦੇ ਗੁਰ ਪ੍ਰਸਾਦ ਮੇਰਾ ਮਨ ਵਸਿਆ ਜੋ ਮਾਗੋ ਸੋ ਪਾਵੋ ਰੇ ਨਾਮ ਰੰਗ ਇਹੋ ਮਨ ਤ੍ਰਿਵਤਾ ਨਾਮ ਬਹੁਰ ਨਾ ਕਧੂ ਧਾਵੋ ਰੇ ਹਮਰਾ ਠਾਕੁਰ ਸਭ ਤੇ ਉਚਾ ਦ੍ਰਿਸ਼ਟਿ ਗਾਵੋ ਰੇ ਖਿਨ ਮੈਂ ਥਾਪੁ ਥਾਪਨ ਹਾਰਾ ਤਿਸ ਤੇ ਤੁਝੈ ਡਰਾਵੋ ਰੇ ਰਹਾਓ ਜਬ ਦੇਖੋ ਪ੍ਰਭ ਆਪਣਾ ਸੁਆਮੀ ਤੋ ਅਵਰਹ ਚੀਤ ਨਾ ਪਾਵੋ ਰੇ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਭ੍ਰਮ ਪਉ ਮੇਟ ਲਿਖਾਵੋ ਰੇ ਆਸਾ ਮਹੱਲਾ ਪੰਜਵਾ ਚਾਰ ਬਰਨ ਚਾ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ ਸੁੰਦਰ ਸੁਗਰ ਸਰੂਪ ਸਿਆਨੇ ਪੰਚੋ ਹੀ ਮੋਇ ਛਲੀ ਰੇ ਜਿਨ ਮਿਲ ਮਾਰੇ ਪੰਜ ਸੂਰ ਵੀਰ ਐਸੋ ਕੌਣ ਬਲੀ ਰੇ ਜਿਨ ਪੰਜ ਮਾਰ ਵਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ ਰਹਾਓ ਵੱਡੀ ਕੂਮ ਵਸ ਭਾਗਹਿ ਨਾਹੀ ਮੋਹ ਕੂਮ ਫੌਜਹਿ ਠੱਡੀ ਰੇ ਕਹੋ ਨਾਨਕ ਤਿਨ ਜਨ ਨਿਰਦਲਿਆ ਸਾਧ ਸੰਗਤ ਕੈ ਚੱਲੀ ਰੇ